ਮਹਲਾ ਪਹਿਲਾ ਮੁਸਲਮਾਨਾ ਸਿਰਤ ਸ਼ਰੀਅਤ ਪੜ ਪੜ ਕਰਾਂ ਵਿਚਾਰ ਮੁਸਲਮਾਨਾਂ ਵਾਸਤੇ ਸ਼ਰਾ ਦੀ ਜਿਹੜੀ ਹੈ ਸ਼ਰਾ ਦੀ ਕਿਤਾਬ ਹੈ ਉਹਦੀ ਸ਼ਰੀਅਤ ਅਸੀਂ ਸ਼ਰਾ ਕਹਿੰਦੇ ਆ ਸ਼ਰਾ ਹੁੰਦੀ ਆ ਕੁਝ ਆਪਣੇ ਸ਼ਰਾ ਜੇ ਸ਼ਰਮ ਨਹੀਂ ਕਰਦੇ ਸ਼ਰਾ ਕਰ ਲੈਣੀ ਕਿ ਆ ਐ ਹੋਊਗਾ ਦੀਆਂ ਬਣਾ ਲੈਣੇ ਕੁਝ ਉਹਨਾਂ ਨੇ ਕੁਝ ਆਪਣੇ ਦੀਆਂ ਬਣਾਏ ਹੋਏ ਸ਼ਰਮ ਜਿਵੇਂ ਆਪਣੇ ਪੁੱਤ ਬਾਪ ਹੈ ਉਹ ਸ਼ਰਾ ਉਹ ਸ਼ਰਮ ਕਹਿੰਦੇ ਨੇ ਅਸੀਂ ਜਾਇਜ਼ ਨੂੰ ਮਰਿਆਦਾ ਕਹਿੰਦੇ ਇਹ ਮਰਿਆਦਾ ਕਹਿੰਦੇ ਨੇ ਦੂਰ ਸ਼ਰਮ ਉਹਨਾਂ ਦੀ ਸ਼ਰਮ ਹੈ ਜਿਵੇਂ ਮਰਿਆਦਾ ਦੀ ਵਿਚਾਰ ਕਰਦੇ ਹਾਂ ਅਸੀਂ ਮਰਿਆਦਾ ਦੀ ਕਿਹੜੀ ਬਾਣੀ ਕਿਹੜੇ ਵੇਲੇ ਪੜ੍ਹਨੀ ਚਾਹੀਦੀ ਹੈ ਕਿਹੜੇ ਵੇਲੇ ਨਹੀਂ ਪੜ੍ਹਨੀ ਚਾਹੀਦੀ ਇਹ ਸਭ ਸ਼ਰਾਈ ਕਿਹੜੀਆਂ ਕਿਹੜੀਆਂ ਬਾਣੀਆਂ ਪੜ੍ਹੀਆਂ ਮਰਜ ਕਿਹੜੀਆਂ ਕਿਹੜੇ ਨਹੀਂ ਪੜ੍ਹੀਆਂ ਕੀ ਫਰਕ ਹੋਵੇਗਾ ਕੀ ਫਰਕ ਹੋਵੇਗਾ ਨਾ ਬਾਣੀ ਦਾ ਕੋਈ ਅਸਰ ਨਹੀਂ ਪਰ ਵਿਦਵਾਨਾਂ ਨੂੰ ਕੋਈ ਨਾ ਕੋਈ ਨਾ ਝਗੜਾ ਚਾਹੀਦਾ ਕੋਈ ਟੌਪਿਕ ਚਾਹੀਦਾ ਜਿਹਨਾਂ ਝਗੜਾ ਖੜਾ ਹੋ ਉਹਨਾਂ ਦੀ ਪੁੱਛ ਵਿਦਵਾਨਾਂ ਦੀ ਕਾਮ ਹੁੰਦੀ ਹੈ ਵਰਨਾ ਉਹਨਾਂ ਦੀ ਪੁੱਛੇ ਨਹੀਂ ਹੈ ਪੁਰਾਣਾ ਉਹ ਕੁਛ ਹੈ ਨਹੀਂ ਨਾ ਕੋਈ ਝਗੜਾ ਖੜਾ ਹੋਵੇ ਉਹਨਾਂ ਨੂੰ ਉਹਦਾ ਪਤਾ ਹੋਵੇ ਨਾ ਹੋਵੇ ਟਾਂਗੜ ਜਾ ਲਾਉਣੀ ਉਹਨਾਂ ਵਿੱਚ ਐਵੇਂ ਅਖਬਾਰਾਂ ਜਰਾਂ ਦਾ ਨਾ ਜੋ ਬੰਦ ਉਹਨਾਂ ਦੀ ਪੁੱਛ ਹੋਈ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਵਿਚਾਰਿਆਂ ਉਹਨਾਂ ਦੇ ਹੋਰ ਕੋਲੇ ਕੁਛ ਨਹੀਂ ਜਦ ਕੋਈ ਝਗੜਾ ਖੜਾ ਹੁੰਦਾ ਵਿਦਵਾਨਾਂ ਦਾ ਜਾਂ ਪੁੱਛ ਹੁੰਦੀ ਹੈ ਨਹੀਂ ਇਹਨਾਂ ਦੀ ਪੁੱਛ ਨਹੀਂ ਆ ਕੱਲ ਕੀ ਆਈ ਵਿਦਵਾਨਾਂ ਦੀ ਪੁੱਛ ਹੋਈ ਨਹੀਂ ਇਹਨਾਂ ਚੁੱਪ ਕਰਕੇ ਖੁੰਝੇ ਲੱਗੇ ਬੈਠੇ ਕੋਈ ਕੁਝ ਵੇਚ ਜਾਂਦਾ ਕੋਈ ਕੁਝ ਵੇਚ ਜਾਂਦਾ ਕਲਗੀ ਬਾਰੇ ਐਕਚੁਅਲੀ ਗੱਲ ਦਾ ਕਿਸੇ ਨੂੰ ਨਹੀਂ ਪਤਾ ਇਤਿਹਾਸ ਹੈ ਸਭ ਕੁਝ ਹੈ ਉਹਦੇ ਤੇ ਧਿਆਨ ਨਹੀਂ ਜਾਂਦਾ ਇਹਨਾਂ ਦਾ ਇਤਿਹਾਸ ਵਾਲੇ ਨਹੀਂ ਹੈ ਜੋ ਇਤਿਹਾਸ ਲਿਖਿਆ ਉਹਨੂੰ ਸੱਚ ਮੰਨ ਜਾਂਦਾ ਚਾਰ ਦੇ ਨਾਲੇ ਮੁਸਲਮਾਨ ਦੇ ਜੋ ਸਾਡੇ ਨੇ ਨਾ ਚਾਰ ਸਾਡਾ ਹੋਰ ਕੁਛ ਆ ਉਹਨਾਂ ਦਾ ਹੋਰ ਕੁਛ ਰੱਖਿਆ ਉਹਨਾਂ ਨੇ ਚਾਰ ਹੈ ਪਹਿਲਾਂ ਸ਼ਰੀਅਤ ਹੈ ਤਰੀਕਤ ਹੈ ਫਿਰ ਮਾਰਫਤ ਹੈ ਕਿਸੇ ਦੇ ਥਰੂ ਕਿਸੇ ਦੀ ਮਾਰਫਤ ਕਿਸੇ ਦੇ ਥਰੂ ਫਿਰ ਹਕੀਕਤ ਮਾਰਫਤ ਤੋਂ ਬਾਅਦ ਹਕੀਕਤ ਜੇ ਅਸੀਂ ਕਹਿੰਦੇ ਗੁਰਮਨ ਗਿਆਨ ਦੀ ਗੁਰਮਨ ਗਿਆਨ ਨਾ ਹੋਏ ਮਾਰਫਤ ਹੋਵੇ ਗੁਰਮਨ ਗਿਆਨ ਨਾ ਹੋਏ ਗੁਰਦੂਤੀ ਮਾਰਫਤ ਹੀ ਗਿਆਨ ਹੋਣਾ ਸੰਤੋਖ ਦੇ ਬਿਨਾਂ ਸੱਚ ਨਹੀਂ ਮਿਲਦਾ ਸੰਤੋਖ ਦੀ ਮਾਰਫਤ ਸੱਚ ਮਿਲਣਾ ਗੁਰਬਾਣੀ ਦੀ ਮਰਿਆਦਾ ਨਾਲ ਦੀ ਕੋਈ ਚੀਜ਼ ਨਹੀਂ ਮਰਿਆਦਾ ਨਾਲ ਦੀ ਕੋਈ ਚੀਜ਼ ਮਰਿਆਦਾ ਸ਼ਬਦ ਨਹੀਂ ਵਰਤਿਆ ਗੁਰਬਾਣੀ ਜਿੱਥੇ ਮਰਿਆਦਾ ਹੈ ਉੱਥੇ ਮਾਨ ਪ੍ਰਧਾਨ ਹੁੰਦਾ ਜਿੱਤੇ ਮਨ ਪ੍ਰਧਾਨ ਹੈ ਉਹ ਗੁਰਬਾਣੀ ਨੂੰ ਮਿਲ ਨਹੀਂ ਖਾਣੀ ਗੱਲ ਸ਼ਰੀਅਤ ਮਰਿਆਦਾ ਸਾਡੀ ਸਾਡੇ ਰਹਿਤ ਤਾਂ ਹੈ ਮਰਿਆਦਾ ਨਹੀਂ ਪਰ ਹੁਣ ਮਰਿਆਦਾ ਅੱਗੇ ਕਾਹਦੀ ਰਹਿਤ ਛੱਡਦੀ ਥੋੜਾ ਸੀ ਮਰਿਆਦਾ ਦੇ ਖੜਿਆ ਰਹਿਤ ਛੱਡੀ ਹੋਈ ਹੈ ਰਹਿਤ ਦਾ ਆਦਮੀ ਨਾਲ ਆਤਮਾ ਨਾਲ ਹੈ ਉਹ ਰਹਿਤ ਨੂੰ ਵੀ ਸਰੀਰ ਨਾਲ ਜੋੜਦਾ ਪੰਜ ਕਕਾਰ ਰਹਿਤ ਨਹੀਂ ਹੈ ਪੰਜ ਕਕਾਰ ਬ੍ਰਿਆਦਾ ਦੇ ਵਿੱਚ ਰਹਿਤ ਨਹੀਂ ਰਹਿਤ ਦਾ ਸੰਬੰਧ ਆਤਮਾ ਨਾਲ ਜਦੋਂ ਪੰਜ ਕਕਾਰ ਨੂੰ ਰਹਿਤ ਬਣਾ ਕੇ ਬ੍ਰਿਆਦਾ ਬਣਾ ਕੇ ਗੁਰਦੁਆਰਿਆਂ ਦੇ ਵਿੱਚ ਆ ਪਾਠੇ ਇਹ ਵੇਲੇ ਕਰਨਾ ਐ ਕਰਨਾ ਐ ਕਰਨਾ ਅਰਦਾਸ ਕਿਵੇਂ ਕਰਨੀ ਹੈ ਤਾਂ ਮਨ ਬਿਲਕੁਲ ਖੁੱਲਾ ਹੋ ਗਿਆ ਮਨ ਤੇ ਪੌਂਦੀ ਰਹਿਤ ਮਰਿਆਦਾ ਦਾ ਰਹਿਤ ਬਰਿਆਦਾ ਦੀ ਬੰਦੇ ਨਾ ਰਹਿਤ ਨਾ ਬਰਿਆਦਾ ਮਨ ਤੇ ਪੌਂਦੀ ਰੋਏ ਨਹੀਂ ਲੱਗਦੀ ਮਨ ਤਾਂ ਖੁੱਲਾ ਹੋ ਗਿਆ ਦੋਹਾਂ ਚੋਂ ਇੱਕ ਚੀਜ਼ ਮੰਨਣਾ ਜ਼ਰੂਰ ਚਾਹੀਦੀ ਗੁਰਬਾਣੀ ਨੇ ਰਹਿਤ ਅਸਮਤ ਮਨ ਰੱਖਿਆ ਸਭ ਕੁਝ ਜਾਣੇ ਆਤਮ ਕੀ ਰਹਿਤ ਰਹਿਤ ਸ਼ਬਦ ਆਤਮਾ ਨਾਲ ਸੰਬੰਧ ਹੈ ਮਨ ਨਾਲ ਸੰਬੰਧ ਹੈ ਮਨ ਨੂੰ ਕਾਬੂ ਕਰਨ ਵਾਲੀ ਚੀਜ਼ ਰਹਿਤ ਹੈ ਗੁਰਬਾਣੀ ਸਾਰੀ ਹੋ ਰਹਿਤ ਹੈ ਜੇ ਗੁਰਬਾਣੀ ਰਹਿਤ ਹੈ ਮਰਿਆਦਾ ਦੀ ਲੋੜ ਹੈ ਮਰਿਆਦਾ ਦੀ ਕੀ ਲੋੜ ਮਰਿਆਦਾ ਦੀ ਕੋਈ ਲੋੜ ਨਹੀਂ ਜਿੱਥੇ ਮਰਿਆਦਾ ਆ ਜੂਗੀ ਮਰਿਆਦਾ ਬਾਉਂਡਰੀ ਬਣ ਜੂਗੀ ਸਿੱਖੀ ਨੂੰ ਸੀਮਤ ਕਰਨਾ ਮਰਿਆਦਾ ਨਾਲ ਕੀਤਾ ਮਰਿਆਦਾ ਨੇ ਸਿੱਖੀ ਨੂੰ ਸੀਮਤ ਕਰਤਾ ਬਾਉਂਡਰੀ ਬਣਾਤੀ ਭਗਤਾਂ ਨੇ ਰਹਿਤ ਦੀ ਗੱਲ ਕੀਤੀ ਹੈ ਮਰਿਆਦਾ ਗੁਰਬਾਣੀ ਆਦ ਗੁਰੂ ਗ੍ਰੰਥ ਸਾਹਿਬ ਵਿੱਚ ਮਰਿਆਦਾ ਦੀ ਗੱਲ ਨਹੀਂ ਹੈ ਕਿਤੇ ਵੀ ਰਹਿਤ ਦੀ ਗੱਲ ਜਦ ਗੁਰਦਾਰੇ 'ਚ ਰਹਿਤ ਮਰਿਆਦਾ ਬਾੜ ਲਈ ਬਣਾ ਬਣਾਤੇ ਸਾਰੇ ਮਨ ਬੇਕਾਬੂ ਹੋ ਗਿਆ ਮਨ ਤਾਂ ਬੇਕਾਬੂ ਹੋਣਾ ਚਾਹੁੰਦਾ ਸੀ ਆਦਮੀ ਦੀ ਰਹਿ ਫਿਰ ਕੀ ਬਾਣੀ ਨੂੰ ਮੰਨਣਾ ਜ਼ਰੂਰੀ ਨਹੀਂ ਬਾਣੀ ਨੂੰ ਪੜ੍ਹਨਾ ਜ਼ਰੂਰੀ ਹੈ ਪੰਜ ਬਾਣੀ ਦਾ ਪਾਠ ਕਰਨਾ ਤਾਂ ਜ਼ਰੂਰੀ ਹੈ ਮੰਨਣਾ ਜ਼ਰੂਰੀ ਨਹੀਂ ਹੈ ਬੁਰਾ ਹੋ ਗਿਆ ਮਨ ਅਸਲ ਦੇ ਵਿੱਚ ਜਿਹੜੀ ਸੀ ਦਾ ਮੰਨਣਾ ਜ਼ਰੂਰੀ ਹੈ ਸੁਣਿਆ ਮੰਨਿਆ ਉਹ ਕਰ ਬਹੁਤ ਹੀ ਸ਼ਰਾਰਤ ਕੀਤੀ ਹੈ ਬਰੀਕੀ ਨਾਲ ਆਮ ਮਤ ਨੂੰ ਕੋਈ ਪਤਾ ਨਹੀਂ ਜਦੋਂ ਦੀ ਰਸਾ ਖੋਲਤਾ ਡਾਕਟਰ ਦੇ ਗਲਾ ਖੋਲੀ ਬੋਲਦਾ ਤੁਸੀਂ ਸੰਕਲ ਗਲਤ ਹੋ ਬੈਠੇ ਦਾ ਜਦ ਉਹਨੂੰ ਪਤਾ ਲੱਗੂ ਮੇਰੇ ਸੰਗੜੀ ਕੀ ਲੈਣਾ ਚਾਹੇ ਪਾਇਆ ਹੋਇਆ ਹੋਵੇ ਉੱਠ ਕੇ ਤੁਰੂ ਰਾਮ ਉਹਨਾਂ ਯਾਰ ਬੈਠਾ ਰਹਿੰਦਾ ਜਿਹਨਾਂ ਨੂੰ ਸੰਗੜ ਉਹਦੇ ਪਿਆ ਹੋਇਆ ਮਨ ਸੀ ਪੇ ਬਤਾ ਤੁਰ ਪਿਆ ਜਿੱਦਨ ਮੂੰਹ ਚੱਕਿਆ ਤਰਪੇ ਪਿਆ ਢਿੱਲ ਦਿੱਤੀ ਹੋਈ ਹੈ ਬੜੀ ਬਰੀਕੀ ਨਾਲ ਸ਼ਰਾਰਤ ਕੀਤੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੋਵੇ ਸਿੱਖੀ ਸਾਰਿਓ ਰਹਿਤ ਹੈ ਸਿੱਖੀ ਕੀ ਰਹਿਤ ਸਿੱਖੀ ਧਾਰਨ ਕਰਨੀ ਜ਼ਰੂਰੀ ਹੈ ਸੰਤੋਖ ਦੀ ਬਾਉਂਡਰੀ 'ਚ ਰਹਿਣ ਦਾ ਨਾ ਰਹਿਤ ਹੈ ਬਾਣੀ ਨੂੰ ਮੰਨਣ ਦਾ ਨਾ ਰਹਿਤ ਹੈ ਜਿਹਦੇ ਨਾਲ ਇਹਦਾ ਜੰਮਣ ਮਰਨ ਤੋਂ ਰਹਿਣਾ ਨਾ ਕਟਿਆ ਜਾਣਾ ਉਹ ਰਹਿਤ ਹੈ ਆਪਣਾ ਕੱਟਣ ਦਾ ਕਨਸੈਪਟ ਹੈ ਨਹੀਂ ਗੁਰਦੁਆਰੇ ਮੁਕਤੀ ਦਾ ਤਾਂ ਕਨਸੈਪਟ ਹੈ ਨਹੀਂ ਗੁਰਦੁਆਰੇ ਦੀ ਕਿਤੇ ਅਰਦਾਸ ਦੇ ਵਿੱਚ ਦੀ ਮੁਕਤੀ ਦਾ ਹੈ ਸਿੱਖੀ ਦਾਨ ਸਿੱਖੀ ਨੂੰ ਦਾਨ ਵਾਲੀ ਚੀਜ਼ ਹੈ ਉਹ ਸਿੱਖੀ ਦਾਨ ਵਾਲੀ ਚੀਜ਼ ਹੈ ਸਿੱਖੀ ਫਿਰ ਤੁਸੀਂ ਕੀ ਕਮਾਉਣਾ ਸਿੱਖੀ ਕਮਾਈ ਵਾਲੀ ਚੀਜ਼ ਹੈ ਦਾਨ ਵਾਲੀ ਚੀਜ਼ ਨਹੀਂ ਹੈ ਜਿਹਨੇ ਕਮਾਈ ਕੀਤੀ ਉਹਦਾ ਦਾਨ ਕਰਤਾ ਤੁਸੀਂ ਕਮਾਈ ਦੀ ਕੀ ਲੋੜ ਹੈਗੀ ਸਿੱਖੀ ਗੁਰੂ ਆਪੇ ਦੇ ਦੋ ਦਾਨ ਮੰਗੀ ਜੋ ਤੁਸੀਂ ਕੀ ਕਰਨਾ ਤੁਹਾਡੇ ਜੰਮੇ ਕੀ ਰਹਿ ਗਿਆ ਕੁਝ ਵੀ ਸਾਡੇ ਜੰਮੇ ਰਹਿ ਗਈ ਹੋਰ ਕਿਤੇ ਨਿਗਾ ਹੋਰ ਕਿਤੇ ਨਿਗਾ ਰਹਿ ਗਈ ਰਾਹ ਆਇਆ ਇਹ ਕੁਝ ਪਾਉਣਾ ਆਇਆ ਇਹ ਕੁਝ ਕੱਢਣਾ ਇਹ ਰਹਿ ਗਿਆ ਫਿਰ ਜਾਂਦਾ ਸਿਰ ਪਹਿਲਾਂ ਹੋਰ ਕਿਤੇ ਨਿਗਾ ਜੋ ਬੋਲ ਕੇ ਦੇਖੂ ਉਹ ਤੇ ਪੈਸੇ ਪਾਉਣੇ ਨੇ ਉੱਥੇ ਜੋ ਪਾਉ ਉਹ ਹੀ ਮੰਗੂ ਆਇਆ ਪਾਉਣੇ ਦੰਨਿਆ ਚੜਾਉਣੇ ਵਾਏ ਮੰਗਦੇ ਨੇ ਜਾ ਕੇ ਨਾ ਮਨ ਭੇਜਦੇ ਸਤਿਗੁਰੂ ਦੇ ਪਾਸ ਨਾ ਸਿੱਖੀ ਮਿਲਦੀ ਹੈ ਮਾਰ ਕੌਣ ਪਾਉਂਦਾ ਜਾ ਕੇ ਉਹ ਗੋਲ ਦੇ ਵਿੱਚ ਪਾਤਾ ਇੰਤਜ਼ਾਮ ਹੈ ਉੱਥੇ ਖਰਚਾ ਚਲੋ ਪਾਤਾ ਖਰਚਾ ਜਿਹੜਾ ਚਲੂ ਅੱਗੇ ਵੀ ਚਲੂਗਾ ਪਰ ਗਾ ਗੁਰੂ ਨੂੰ ਕੀ ਦਿੱਤਾ ਉੱਥੇ ਜਾਂਦੇ ਆ ਲੰਗਰ ਛਕਦੇ ਆ ਉੱਥੇ ਇਤਰਾਮ ਹੈ ਖਰਚਾ ਹੁੰਦਾ ਬੰਦੇ ਰੱਖੇ ਹੋਏ ਚਲੋ ਬੰਦੇ ਹੋ ਉਹਦੇ ਉਹਦੇ ਵਿੱਚ ਅਸੀਂ ਇੱਕ ਪਾਤਾ ਉਹਦੇ ਵਾਸਤੇ ਇਤਰਾਮ ਵਾਸਤੇ ਜੇ ਸਾਹਮਣੇ ਖਰਚਾ ਨਾ ਹੋਵੇ ਖਰਚਾ ਕਿੱਥੇ ਚੱਲ ਚਲ 2 ਮਿੰਟ ਵਾਸਤੇ ਜੇ ਮੰਨ ਵੀ ਲਈਏ ਗੁਰੂ ਨੂੰ ਕੀ ਦਿੱਤਾ ਗਾਹਣ ਗੁਰੂ ਤਾਂ ਕਹਾ ਬੈਠਾ ਸਾਡਾ ਗੁਰੂ ਨੂੰ ਪੈਸੇ ਦੀ ਲੋੜ ਹੈ ਨਾ ਉਹਨੂੰ ਪਾਲਾ ਲੱਗਦਾ ਨਾ ਉਹਨੂੰ ਭੁੱਖ ਲੱਗਦੀ ਹੈ ਨਾ ਉਹਨੂੰ ਪਿਆਸ ਲੱਗਦੀ ਉਹਨੂੰ ਕੀ ਦਿੱਤਾ ਉਹ ਦੇਣਾ ਸੀ ਮਨ ਮਨ ਵਿੱਚ ਸਤਗੁਰ ਕੇ ਪਾਸ ਉਹ ਰਹਿਤ ਵਾਲਾ ਪੰਥ ਛੱਡ ਮਰਿਆਦਾ ਮੈਂ ਮੇਡ ਕਿ ਮਰਿਆਦਾ ਹੈ ਖਾਲੀ ਅਸਲੀ ਜਾਣਾ ਉੱਥੇ ਕੋਲੋਂ ਕੋਈ ਚੜਾਉਣਾ ਤਾਂ ਮਰਿਆਦਾ ਰਹਿਤ ਤੇ ਹੈ ਤਾਂ ਮਰਿਆਦਾ ਹੈ ਖਾਲੀ ਹੱਥ ਨਹੀਂ ਜਾਣ ਸਾਡੀ ਉਹ ਬਣਾਈ ਹੋਈ ਹੈ ਸਾਰੇ ਖਾਲੀ ਹੱਥ ਜਾਣ ਲੱਗੇ ਸੱਟ ਕੇ ਪਿੱਛੇ ਨੂੰ ਜਿੱਥੇ ਮਰਿਆਦਾ ਮੈਨ ਮੇਡ ਆਦਮੀ ਦੀ ਦਖਲ ਹੈ ਆਦਮੀ ਦਾ ਆਪਣਾ ਹੋਣਾ ਹੈ ਜਾਂ ਰਹਿਤ ਛੜਤੀ ਰਹਿਤ ਵੀ ਅਸੀਂ ਆਪਣੀ ਬਣਾਈ ਹੋਈ ਹੋਗੀ ਆਦਮੀ ਦੀ ਮਰਿਆਦਾ ਵੀ ਸਾਡੀ ਬਣਾਈ ਹੋਈ ਹੋਗੀ ਤੇ ਗੁਰੂ ਦਾ ਵਿੱਚ ਕੀ ਰਹਿ ਗਿਆ ਗੁਰੂ ਦਾ ਕੁਝ ਨਹੀਂ ਰਹਿਤ ਔਰ ਮਰਿਆਦਾ ਦੋਏ ਸਾਡੀਆਂ ਬਣਾਈ ਹੋਈਆਂ ਨੇ ਜੋ ਦਰਗਾਹ ਤੋਂ ਰਹਿਤ ਅਸੀਂ ਦੀ ਛੱਡਤੀ ਇਹ ਦਰਗਾਹ ਤੋਂ ਦਸੀ ਰਹਿਤ ਹੈ ਇਹਦੇ ਦਾਇਰੇ 'ਚ ਰਹਿਣਾ ਇਹ ਸਾਡੀ ਰੱਖਸ਼ਕ ਹੈ ਰਹਿਤ ਕੀ ਹੁੰਦੀ ਹੈ ਰਾਮਕਾਰ ਹੁੰਦੀ ਹੈ ਰਹਿਤ ਚਾਹੋ ਫਿਰ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਰਹਿਤ ਹੈ ਰਹਿਤ ਕਿਲਾ ਰਹਿਤ ਕਿਲਾ ਚੀਜ਼ ਬਚਾਓ ਹੈ ਉਹ ਝੜਤੀ ਮੁਸਲਮਾਨਾਂ ਸਿਰ ਤੋਂ ਸ਼ਰੀਅਤ ਫੜਫੜ ਕਰੇ ਉਹ ਸ਼ਰੀਅਤ ਦੀ ਆਪਣੀ ਹੋਣਾ ਨਹੀਂ ਫੜ ਫੜਫੜ ਕਰਾਂ ਵਿਚਾਰ ਪੜਦੇ ਨੇ ਸ਼ਰੀਅਤ ਨੂੰ ਵਿਚਾਰ ਕਰਦੇ ਨੇ ਸਾਡੇ ਗੁਰਬਾਣੀ ਰਹਿਤ ਹੈ ਅਸੀਂ ਗੁਰਬਾਣੀ ਪੜਦੇ ਆ ਵਿਚਾਰ ਕਰਨੀ ਚਾਹੀਦੀ ਹੈ ਇਹੀ ਰਹਿਤ ਹੈ ਕੰਦੇ ਸੇ ਜੇ ਪਾਵਨ ਦੀ ਸ਼ਰੀਅਤ ਦੀ ਸਾਡੀ ਗੁਰਬਾਣੀ ਹੈ ਹੋਰ ਕੁਝ ਨਹੀਂ ਸਾਡਾ ਸ਼ਰੀਅਤ ਜੋ ਸਾਨੂੰ ਬਣਾ ਕੇ ਦਿੱਤੀ ਹੈ ਜਿਹਨਾਂ ਨੂੰ ਅਸੀਂ ਗੁਰੂ ਕਹਿੰਦੇ ਯਾਰ ਮੰਨਦੇ ਆ ਉਹਨਾਂ ਨੇ ਜੋ ਬਾਣੀ ਸਾਡੇ ਵਾਸਤੇ ਦਿੱਤੀ ਹੈ ਦੱਸੀ ਹੈ ਉਪਦੇਸ਼ ਹੈ ਜਿਹੜਾ ਉਹਨਾਂ ਦਾ ਗੁਰ ਕਾਇਆ ਸਾਕਾਰ ਕਮਾਵੋ ਗੁਰ ਕੀ ਕਾੜੀ ਕਾਹੇ ਤਾਵੋ ਉਹਦੇ ਤੇ ਵਿਚਾਰ ਕਰਨੀ ਇਸ ਗੱਲ ਤੇ ਵਿਚਾਰ ਕਰਨਾ ਬੰਦੇ ਸੇਜ ਪਮੇ ਵਿੱਚ ਬੰਦੀ ਵੇਖਣ ਕੋ ਬੰਦੇ ਕੌਣ ਨੇ ਬੰਦੇ ਤਾਂ ਉਹ ਨੇ ਜਿਹੜੇ ਆਪਣੇ ਆਪ ਨੂੰ ਪਾਵਨ ਬੰਦੀ ਚ ਰਹਿਣ ਗੁਰਬਾਣੀ ਦੇ ਜੋ ਕੁਝ ਦੱਸਿਆ ਹੋਇਆ ਤੇ ਦਾਇਰੇ ਚ ਰਹਿਣ ਸੰਤੋਖ ਦੇ ਹੁਕਮ ਚ ਰਹਿਣ ਬੰਦੀ ਰੱਖੀ ਹੋ ਮੋਟੇ ਤੌਰ ਪਰਮੇਸ਼ਰ ਦੇ ਹੁਕਮ ਚ ਰਹਿਣ ਜਿਹੜੇ ਉਹ ਬੰਦੇ ਨੇ ਬੰਦੀ ਉਹਦਾ ਹੁਕਮ ਹੈ ਜਿਹੜੇ ਉਹ ਜਨਾ ਰਹਿਣਾ ਬੰਦੀ ਖਾਣਾ ਫਿਰ ਬਾਹਰ ਲਾਏਗਾ ਤੋਂ ਬੰਦੀ ਘਰ ਇਹਦਾ ਬੰਦੀ 'ਚ ਰਹਿਣਾ ਜਾਂ ਬੰਦੀ ਖਾਨੇ 'ਚ ਰਹਿਣਾ ਜਿਹੜਾ ਤਾਂ ਬੰਦੇ ਨੇ ਖੁਦਾ ਦੇ ਉਹ ਤਾਂ ਰਹਿੰਦੇ ਨੇ ਉਹਦੇ ਹੁਕਮ 'ਚ ਬੰਦੀ ਜਿਹੜੇ ਹੁਕਮ ਤੋਂ ਬਾਹਰ ਨਾ ਬੰਦੀ ਖਾਨੇ 'ਚ ਰਹਿੰਦੇ ਨੇ ਉਹ ਬੰਦੀ ਖਾਨਾ ਪੁਲਿਸ ਵੀ ਉੱਥੇ ਆਉਂਦੀ ਹੈ ਜਿਹੜੇ 'ਚ ਕੈਦੀ ਵੀ ਜੇਲ੍ਹ 'ਚ ਉਹ ਸਾਲਾ ਥੱਲੇ ਕੋਈ ਜੇਲ੍ਹ ਜੋ ਭਾਈ ਸਾਹਿਬ ਨੇ ਦੇਖਿਆ ਕੰਧ ਟੱਪ ਦੇਖਿਆ ਕਦੇ ਸੁਣਿਆ ਵੀ ਕੋਈ ਸਾਲੇ ਕੰਧ ਟੱਪ ਕੇ ਭੱਜ ਗਏ ਜੇਲ੍ਹ 'ਚੋਂ ਕਿਆ ਟੱਪੜ ਦੀ ਕੋਸ਼ਿਸ਼ ਕਰਦੇ ਹੁਣ ਸੋਚਦੇ ਹੁਣ ਇਹ ਕੰਮ ਕੈਦੀ ਕਰਦੇ ਜੇ ਸੁਰਗ ਲਾ ਕੇ ਟੱਪਣ ਚਾਹੇ ਕੱਟ ਕਿਵੇਂ ਵੀ ਕੋਸ਼ਿਸ਼ ਕਰ ਉਹਨਾਂ ਦੇ ਮਨ 'ਚ ਤਾਂ ਰਹਿਦੀ ਹਰ ਗੱਲ ਵਿੱਚ ਕਿਵੇਂ ਬਾਹਰ ਨਿਕਲੀਏ ਹੁਣ ਗੱਲ ਦੇ ਬੰਦੇ ਵਿੱਚ ਕਦੇ ਗੱਲ ਆਏ ਨਹੀਂ ਸਕਦੀ ਕਿਉਂਕਿ ਉਹ ਬੰਦੇ ਨੇ ਬੰਦੀ ਵਿੱਚ ਦੇ ਪਹਿਲਾਂ ਹੀ ਉਹ ਕਹਿੰਦੇ ਵਿੱਚ ਚੱਲਦੇ ਨੇ ਪੁਲਿਸ ਵਾਲੇ ਉਹ ਦੂਏ ਬੰਦੀ ਖਾਣੇ ਵਾਲੇ ਜ਼ਬਰਦਸਤੀ ਚਲਾਏ ਹੋਏ ਨੇ ਪੁਲਿਸ ਵਾਲੇ ਅਸੂਲਾਂ ਦੇ ਵਿੱਚ ਨੇ ਗਵਰਨਮੈਂਟ ਦੇ ਅਸੂਲ ਮੰਨ ਕੇ ਉਹਨਾਂ ਦੀ ਡਿਊਟੀ ਲੱਗੀ ਹੈ ਉੱਥੇ ਉਹ ਤਾਂ ਡਿਊਟੀ ਨਿਭਾ ਰਹੇ ਨੇ ਉਹ ਦੂਏ ਜ਼ਬਰਦਸਤੀ ਪਾਇਆ ਰਹੇ ਨੇ ਉਹਨਾਂ ਦੇ ਲੱਛਣ ਇਹ ਜਨ ਉਹ ਸਾਰਿਆਂ ਨੂੰ ਕੋਈ ਨਹੀਂ ਫਿਕਰ ਵੀ ਜਿੰਨਾ ਚਿਰ ਚਾਹੇ ਸਾਡੀ ਜ਼ਿੰਦਗੀ ਜੇਲ੍ਹ 'ਚ ਰਹਿ ਜਿਹੜਾ ਚਿਰ ਨੌਕਰੀ ਹੈ ਦੋਹਾਂ ਵਾਸਤੇ ਕਾਨੂੰਨ ਆ ਅੱਡ ਨੇ ਭਗਤ ਵੀ ਦੁਨੀਆ ਦੇ ਵਿੱਚ ਨੇ ਸੰਤ ਵੀ ਦੁਨੀਆ ਦੇ ਵਿੱਚ ਹੈ ਸਾਖਤ ਵੀ ਦੁਨੀਆ ਦੇ ਵਿੱਚ ਹੈ ਸਾਖਤ ਮੁਰਜਮ ਨੇ ਸੰਤ ਕੌਰ ਨੇ ਸੰਤ ਖੁਦਵਾਰ ਲੈ ਕਬੀਰ ਕਹਿੰਦਾ ਨਹੀਂ ਸੰਤਾ ਮਾਨੂ ਦੂਤਾ ਡਾਡੋ ਇਹ ਕੁਟਵਾਰੀ ਮੇਰੀ ਅਸਰ ਤੇ ਹਕੂਮਤ ਹੈ ਸੰਤਾ ਦੀ ਹਾਕਮ ਧੜੇ ਦੇ ਆਦਮੀ ਨੇ ਨਾ ਦੂਜਿਆਂ ਨੂੰ ਜੇਲ੍ਹ ਚੋਂ ਬਾਹਰ ਨਿਕਲਣ ਦਾ ਰਸਤਾ ਵੀ ਸਮਝਾਉਂਦੇ ਨੇ ਵੀ ਬਗਾਵਤ ਨਹੀਂ ਕਰੀਦੀ ਸਰਕਾਰ ਦੇ ਖਿਲਾਫ ਸਰਕਾਰ ਦੇ ਅਨਸਾਰੀ ਰਹੋਗੇ ਜੇਲ੍ਹ ਚੋਂ ਕੱਢਦੇ ਨੇ ਕੈਦ ਵੀ ਮਾਫ ਹੋ ਜੂਗੀ ਪਰ ਸਮਝਾ ਰਹੇ ਨੇ ਪੁਲਿਸ ਵਾਲੇ ਸਮਝਾਉਣ ਵਾਸਤੇ ਹੀ ਹੁੰਦੇ ਨੇ ਸੇਜੇ ਜੇ ਬੰਦੀ ਵੇਖਣ ਕੋ ਦਿਦਾਰ ਪਤੇ ਉਹ ਨੇ ਜਿਹੜੇ ਆਪਣੇ ਆਪ ਨੂੰ ਪਾਬੰਦ ਰੱਖਣ ਹੁਕਮ ਦੇ ਉਹਦੇ ਅੰਤਰ ਆਤਮਾ ਦੇ ਅਨਸਾਰ ਚੱਲਣ ਕਿਉਂ ਅੰਤਰ ਆਤਮਾ ਦਾ ਦਰਸ਼ਨ ਕਰਨ ਵਾਸਤੇ ਦੇਖਣ ਕੋ ਆਪਣੇ ਅੰਦਰੋਂ ਦਰਸ਼ਨ ਕਰਨਾ ਸਭਾ ਕਰ ਰਾਮ ਬੋਲੇ ਜੇ ਰਾਮ ਦਾ ਦਰਸ਼ਨ ਕਰਨਾ ਹੈ ਤਾਂ ਉਹਦੇ ਹੁਕਮ 'ਚ ਰਹੋ ਉਹਦੇ ਕਹਿਣੇ 'ਚ ਰਹੋ ਅੰਤਰਾਤਮਾ ਦਾ ਦਰਸ਼ਨ ਕਰਨਾ ਤੇ ਅੰਤਰਾਤਮਾ ਜੋ ਕੁਝ ਕਹਿੰਦੀ ਅੰਦਰੋਂ ਉਹਦੇ ਭਾਣੇ ਜਿਹੜਾ ਰਹੂਗਾ ਉਹਨੂੰ ਦਰਸ਼ਨ ਹੋ ਜੂਗਾ ਬੰਦੇ ਸੇ ਜਰਹ ਵਿੱਚ ਬੰਦੀ ਵਿਗੜ ਕੋ ਦਿਦਾਰ ਬਸ ਪਹਿਲਾਂ ਆਤਮ ਦਰਸ਼ਨ ਹੋਊਗਾ ਆਤਮ ਦਰਸ਼ਨ ਵਾਸਤੇ ਇਹ ਅਸੂਲ ਜ਼ਰੂਰੀ ਹੈ ਆਤਮਾ ਦੀ ਆਵਾਜ਼ ਹੈ ਅੰਦਰ ਉਹਦਾ ਦਰਸ਼ਨ ਜੇ ਕਰਨਾ ਹੈ ਤਾਂ ਜੋ ਕੁਝ ਕਹਿੰਦੀ ਹੈ ਉਹਦੇ ਉਹਨੂੰ ਮੰਨ ਕੇ ਚੱਲੋ ਉਹਦੇ ਅਨੁਸਾਰ ਚੱਲੋ ਭਾਣੇ ਚ ਰਹੋ ਗੁਰ ਦਰਸ਼ਨ ਕਰਨਾ ਗੁਰ ਕੇ ਭਾਣੇ ਚਾਹੋ ਹਿੰਦੂ ਸਾਲਾਹੀ ਸਲਾਹਣ ਦਰਸ਼ਨ ਰੂਪ ਅਬਾਦ ਹਿੰਦੂ ਵੀ ਸਿਰ ਸਲਾਹ ਕਰਦੇ ਨੇ ਸਾਲਾਹੀ ਸਲਾਹਣ ਦਰਸ਼ਨ ਰੂਪ ਅਬਾਦ ਕਿਹਨੂੰ ਸਾਲ ਹੁੰਦਾ ਜਿਹੜਾ ਕੋਈ ਅੱਖਾਂ ਨੂੰ ਦੀਦਾ ਰੂਪ ਦਾ ਦਰਸ਼ਨ ਕਰਦੇ ਨੇ ਰੂਪ ਦੀ ਸਲਾਹ ਨਾ ਕਰਦੇ ਨੇ ਅੱਖਾਂ ਨੂੰ ਰੂਪ ਅੱਖਾਂ ਦਾ ਵਿਸ਼ਾ ਬਹੁਤ ਵਧੀਆ ਇੱਕ ਮੂਰਤੀ ਬਣਾ ਲਈ ਸੁੰਦਰ ਉਹਦੇ ਗਹਿਣੇ ਪਾਲੇ ਹਾਰ ਪਾਲੇ ਵਿਸ਼ਨੂੰ ਬਣਾ ਲਿਆ ਵਿਸ਼ਨੂੰ ਦੇ ਧਾਰੀ ਨਹੀਂ ਹੁੰਦਾ ਵਿਸ਼ਨ ਮਾਇਆਪਤੀ ਹੈ ਵਿਸ਼ਨ ਕੀ ਮਾਇਆ ਤੇ ਹੋਏ ਤਨ ਵੈਸ਼ਨੂ ਪੜ ਗਏ ਵੈਸ਼ਨੂ ਭਗਤੀ ਸ਼ੁਰੂ ਕਰ ਲਈ ਵੈਸ਼ਨਵ ਗੁਰਬਾਣੀ ਨੇ ਰੱਦ ਕਰਤਾ ਹੈ ਵੈਸ਼ਨੂ ਭਗਤੀ ਨਹੀਂ ਹੈ ਗੁਰਮਤ ਵੈਸ਼ਨੂ ਭਗਤੀ ਹੈ ਇਹੀ ਭਗਤੀ ਵੈਸ਼ਨੂ ਭਗਤੀ ਹੈ ਵੈਸ਼ਨੂ ਸੋ ਜਿਸ ਉੱਪਰ ਸੋ ਪ੍ਰਸੰਨ ਹੈ ਜਿਹਦੇ ਉੱਤੇ ਵੈਸ਼ਨੂ ਵਿਸ਼ਨੂੰ ਪ੍ਰਸੰਨ ਹੋਵੇ ਕੋਈ ਵੈਸ਼ਨੂ ਕਦੇ ਵਿਸ਼ਨੂੰ ਖੁਸ਼ ਵੀ ਕੀਤਾ ਤੁਸੀਂ ਉਹ ਤਾਂ ਰਾਜਾ ਵਿਸ਼ਨੂੰ ਬਣਾਇਆ ਤੁਸੀਂ ਨਕਲੀ ਹੈ ਵਿਸ਼ਨੂੰ ਨਹੀਂ ਹੈ ਐ ਜੇ ਵਿਸ਼ਨੂੰ ਦਾ ਸਾਰੇ ਹੀ ਆਪਾਂ ਐ ਜੇ ਵਿਸ਼ਨੂੰ ਦਾ ਕਾਲਪੁਰ ਕੀ ਦੇ ਉਹ ਕੋਰਟ ਕਮਿਸ਼ਨ ਵਿੱਚ ਕਰੋੜਾ ਵਿਸ਼ਨੂੰ ਵੇਚ ਰਿਹਾ ਜਿਹਨੂੰ ਤੁਸੀਂ ਵਿਸ਼ਨੂੰ ਕਹਿੰਦੇ ਸਾਰੇ ਵਿਸ਼ਨੂੰ ਜੇ ਸੁਪਰ ਸੋ ਪ੍ਰਸੰਨ ਵੈਸ਼ਨੂ ਉਹ ਹੈ ਵਿਸ਼ਨ ਕੀ ਮਾਇਆ ਤੇ ਹੋਏ ਆ ਮਾਇਆ ਦੀ ਹੈ ਤਨ ਵੀ ਤੇਰਾ ਮਨ ਵੀ ਤੇਰਾ ਅੰਦਰਲੇ ਦੀ ਸਰੀਰ ਕਿਹਦਾ ਉਹ ਤੇ ਅਲੱਗ ਹੋ ਜਾ ਬਗਾਨਾ ਪਰ ਕੀ ਕੋ ਆਪਣੀ ਕਹੇ ਸਰੀਰ ਨੂੰ ਛੱਡ ਇਹਨੂੰ ਛੱਡਦਾ ਜਾਂਦਾ ਹੀ ਜਿਹਦਾ ਸਰੀਰ ਆ ਉਹਦੇ ਚੜਨਾ ਚ ਨਿਵਾਸ ਕਰ ਲੈ ਜਾ ਕੇ ਜਿਹਨੇ ਦਿੱਤਾ ਹੈ ਜਿਹਨੇ ਸਰੀਰ ਦਿੱਤਾ ਉਹਦੇ ਚੜਨਾ ਚ ਨਿਵਾਸ ਕਰ ਲੈ ਜਾ ਕੇ ਇਹ ਉਹਨੇ ਕਹੇ ਸਰੀਰ ਨਾਲ ਸਰੀਰ ਤੋਂ ਸਿੱਖਿਆ ਸਰੀਰ 'ਚ ਰਹਿ ਕੇ ਸਿੱਖਿਆ ਲਈ ਸਿੱਖਿਆ ਲੈ ਕੇ ਜਿਹਦਾ ਐਡਾ ਬੜਾ ਸਰੀਰ ਦਿੱਤਾ ਇਹੋ ਜਿਹਾ ਸਰੀਰ ਦਿੱਤਾ ਜਿਹਦਾ ਸਿੱਖਿਆ ਲਈ ਸਮੀ ਪੂਰੀ ਕਰ ਲਈ ਜਿਹਨੇ ਦਿੱਤਾ ਉਹਦਾ ਅਹਿਸਾਨ ਕਰਨ ਵਾਸਤੇ ਤੇ ਚੜਨਾ ਜਦੋਂ ਵਾਸਤਾ ਹੋ ਜਾ ਉਹਦੇ ਨਾਲ ਜੁੜ ਜਾਓ ਆਪਣੀ ਸਾਰੀ ਸ਼ਕਤੀ ਉਹਨੂੰ ਦੇ ਉਹਦੇ ਅੱਗੇ ਆਤਮ ਸਮਰਪਣ ਕਰੋ ਉਹ ਸਾਡੇ ਵਾਲੀ ਸ਼ਕਤੀ ਨਾਲ ਇਕੱਠੀ ਸ਼ਕਤੀ ਨਾਲ ਫਿਰ ਗੱਲ ਕਰੋ ਉਹਦੇ ਕੋਲ ਜਾਇ ਸ਼ਕਤੀ ਜਾਊਗੀ ਪੂਰੀ ਸ਼ਕਤੀ ਉਹਦੇ ਕੋਲ ਤਾਂ ਹੋਊਗੀ ਫਿਰ ਉਹ ਵਾਪਸ ਉਹ ਤੋੜ ਕੇ ਬਾਉਂਡਰੀ ਨੂੰ ਤਾਂ ਉਹ ਵਾਪਸ ਸਾਗਰ ਤੋਂ ਬਾਹਰ ਜਾ ਸਕਦਾ ਹੈ ਭਗਤਾਂ ਤਾਣ ਤੇਰਾ ਤੂੰ ਭਗਤਾਂ ਕੇ ਵਸ ਭਗਤਾਂ ਕਿਹਨੂੰ ਕਹਿ ਮਾਲੂਗੇ ਭਗਤ ਕੌਣ ਨੇ ਬੜਾ ਅੰਦਰ ਲਾਉ ਭਗਤ ਹੈ ਇੱਕ ਭਗਤ ਮੇਰੇ ਹਿਰਦੇ ਵਸਾ ਹਿਰਦੇ ਵਿੱਚ ਵਸਣ ਵਾਲਾ ਸੱਚ ਭਗਤ ਹੈ ਭਗਤ ਪਰਪਕਾਰੀ ਹੁੰਦਾ ਸਾਹ ਲੈਂਦਾ ਕਦੇ ਨਹੀਂ ਜਦਾ ਰਿਹਾ ਨੂੰ ਸਾਹ ਮੈਂ ਲੈਂਦਾ ਸਰੀਰ ਨੂੰ ਤੂੰ ਆਪਣਾ ਕਹੀ ਜਾਂਦਾ ਉਹ ਭਗਤ ਨੂੰ ਆਪਣੀ ਸਾਰੀ ਸ਼ਕਤੀ ਸਮਰਪਣ ਕਰਦਾ ਤੂੰ ਭਗਤਾਂ ਕੇ ਬਸ ਬੁੱਧੀ ਮਨ ਨੂੰ ਕਹਿੰਦੀ ਹੈ ਭਗਤਾਂ ਨੇ ਬਸ ਕੀਤਾ ਤੈਨੂੰ ਹੋਰ ਕਹਦੇ ਬਸ ਨਹੀਂ ਤੂੰ ਆਇਆ ਹੋਰ ਮਨ ਕਹਦੇ ਬਸ ਆਇਆ ਨਹੀਂ ਆਇਆ ਜੋਗੀਆਂ ਦੇ ਬਸ ਮਨ ਨਹੀਂ ਆਇਆ ਸੰਤਾਂ ਦੇ ਬਸ ਮਨ ਨਹੀਂ ਆਇਆ ਸਾਧਾਂ ਦੇ ਬਸ ਮਨ ਨਹੀਂ ਆਇਆ ਮੁਸਲਮਾਨਾਂ ਦੇ ਮਨ ਬਸ ਨਹੀਂ ਆਇਆ ਬੋਧੀਆਂ ਦੇ ਮਨ ਬਸ ਕਿਸੇ ਮਾਤਾ ਦੇ ਮਨ ਬਸ ਨਹੀਂ ਆਇਆ ਸਿਰਫ ਭਗਤਾਂ ਨੇ ਬਸ ਕੀਤਾ ਨਹੀਂ ਗੁਰੂਆਂ ਨੇ ਬਸ ਕੀਤਾ ਮਨ ਜਿਹੜੇ ਸੰਸਾਰੀ ਗੁਰੂ ਨੇ ਕਿਸੇ ਨੇ ਬਸ ਨਹੀਂ ਕੀਤਾ ਮਨ ਬਾਬਲ ਗੁਰੂ ਹੈ ਜਗਤ ਦਾ ਸਾਰੇ ਗੁਰੂ ਸੰਤ ਸਾਰੇ ਗੁਰੂ ਬਣੇ ਬੈਠੇ ਨੇ ਕਿਸੇ ਨੇ ਬਸ ਨਹੀਂ ਕੀਤਾ ਕਿਸੇ ਗੁਰੂ ਦੇ ਸੱਲੇ ਹੇਠ ਬਾਣੀ ਨਹੀਂ ਹੈ ਕਿਸੇ ਸੰਤ ਦੇ ਸੱਲੇ ਹੇਠ ਬਾਣੀ ਨਹੀਂ ਹੈ ਕਿਸੇ ਸਾਧ ਦੇ ਸੱਲੇ ਹੇਠ ਬਾਣੀ ਨਹੀਂ ਹੈ ਕਿਸੇ ਯੋਗੀ ਦੇ ਥੱਲੇ ਖੇਡ ਬਾਣੀ ਨਹੀਂ ਹੈ ਬਾਣੀ ਭਗਤਾਂ ਦੇ ਥੱਲੇ ਖੇਡ ਹੈ ਗੁਰਬਾਣੀ ਭਗਤਾਂ ਦੇ ਥੱਲੇ ਖੇਡ ਹੈ ਬਾਣੀ ਭਗਤਾਂ ਦੀ ਜੇ ਸਾਰਿਆਂ ਨੂੰ ਵੱਡੇ ਸੀ ਤਾਂ ਹੀ ਇੱਕ ਵਾਰ ਨੂੰ ਦਿੱਤਾ ਇਹ ਕੀ ਜਾਣ ਮੂਰਖ ਇਹਨਾਂ ਨੂੰ ਕੀ ਪਤਾ ਵੀ ਭਗਤ ਕਿੱਡਾ ਹੁੰਦਾ ਤੂੰ ਭਗਤਾਂ ਕੇ ਬਸ ਭਗਤ ਨੇ ਮਨ ਬਸ ਕੀਤਾ ਸੰਸਾਰ ਕਿਸੇ ਨੇ ਜਨਮ ਲੈ ਕੇ ਕਿਸੇ ਨੇ ਮਨ ਬਸ ਕੀਤਾ ਸਵਾਇ ਭਗਤ ਭਗਤਾਂ ਕੇ ਬਸ ਭਗਤਾਂ ਤਾਣ ਤੇਰਾ ਪਰ ਤੇਰੀ ਸ਼ਕਤੀ ਨਾਲੇ ਭਗਤ ਪਾਰ ਹੋਏ ਨੇ ਭਰਮ ਦਾ ਦਾਇਰਾ ਭਗਤਾਂ ਨੇ ਭਰਮ ਦਾ ਆਂਡਾ ਜਾਂ ਭੰਨਿਆ ਨਾ ਭਗਤਾਂ ਨੇ ਜਿੰਨਾ ਚਿਰ ਮਨ ਉਹਨਾਂ ਦੇ ਨਾਲ ਨਹੀਂ ਜੁੜਿਆ ਮਨ ਉਹਨਾਂ ਦਾ ਬਸ ਵੀ ਹੋਇਆ ਪਰਮ ਦਾ ਆਂਡਾ ਨਹੀਂ ਟੁੱਟਿਆ ਪਰਮ ਦਾ ਆਂਡਾ ਉਹਨਾਂ ਤੇ ਨਹੀਂ ਟੁੱਟਿਆ ਬੱਚਾ ਆਂਡੇ ਦੇ ਵਿੱਚ ਜਦ ਜਿਉਂਦਾ ਜਾਗਦਾ ਹੋ ਜਾਂਦਾ ਹੈ ਸਾਖਤ ਹੋ ਜਾਂਦੀ ਹੈ ਆਂਡੇ ਨੂੰ ਪੈਰਾਂ ਨਾਲ ਤੋੜ ਦਿੰਦਾ ਬਾਹਰੋਂ ਨਾ ਟੁੱਟੇ ਤੋੜ ਦਿੰਦਾ ਉਹ ਜਿਹੜੀ ਤਾਕਤ ਹੁੰਦੀ ਹੈ ਤੋੜ ਦਿੰਦਾ ਆਂਡੇ ਦਾ ਛਿਲਕਾ ਕਮਜ਼ੋਰ ਹੋ ਜਾਂਦਾ ਸਮੇਂ ਨਾਲ ਉਧਰੋਂ ਤਾਲੁਕ ਤਕੜਾ ਹੋ ਜਾਂਦਾ ਜੇ ਕੋਈ ਨਾ ਥੋੜੇ ਆਪੇ ਤੋੜ ਦਿੰਦਾ ਭਗਤ ਜਦ ਮਨ ਵਸ ਹੋ ਜਾਂਦਾ ਭਰਮ ਦੇ ਦਾਇਰੇ ਨੂੰ ਤੋੜ ਕੇ ਬਾਹਰ ਚਲੇ ਭਗਤਾਂ ਤਾਂ ਤੇਰਾ ਮਨ ਵਾਲੀ ਸ਼ਕਤੀ ਜਿਹੜੀ ਹੈ ਭਗਤ ਕੋਲ ਚਲੀ ਜਾਂਦੀ ਹੈ ਭਗਤਾਂ ਨੂੰ ਵੀ ਤੇਰੀ ਸ਼ਕਤੀ ਦੀ ਲੋੜ ਸੀ ਇਹੀ ਤਾਂ ਕਮੀ ਸੀ ਸ਼ਕਤੀ ਤੋਂ ਤਾਂ ਹੋਈ ਹੋਈ ਸੀ ਜਿਹੜਾ ਇੱਕ ਹੱਥ ਨੇ ਕੰਮ ਕਰਨਾ ਹੈ ਜੇ ਨਹੀਂ ਹੁੰਦਾ ਦੂਆ ਤਾਂ ਲਾਉਣੇ ਨਾਲ ਦੂਆ ਤੇ ਜਦ ਦੋ ਹੱਥ ਕੰਮ ਕਰਨਗੇ ਇਕੱਲਾ ਕਰ ਉਹ ਫਿਰ ਨਹੀਂ ਕਰਦਾ ਇਹ ਕਾਲਮੀ ਦਾ ਇਕੱਲਾ ਹੱਥ ਕਾਇ ਕਿੱਡਾ ਹੀ ਸ਼ਕਤੀਸ਼ਾਲੀ ਹੈ ਜੇ ਉਹ ਤੋਂ ਇਕੱਲੇ ਹੱਥ ਨੂੰ ਬੜੀ ਚੀਜ਼ ਹੈ ਕੰਮ ਨਹੀਂ ਹੋ ਰਿਹਾ ਤਾਂ ਦੂਜਾ ਹੱਥ ਲਾਉਣਾ ਦੋਹਾਂ ਹੱਥਾਂ ਦੀ ਤਾਕਤ ਪੂਰੀ ਤਾਕਤ ਹੋ ਜਾਏ ਕਿਤੇ ਇਲਾਜ ਤੂੰ ਭਗਤਾਂ ਕੇ ਵਸ ਮਾਤੂ ਨੂੰ ਤੂੰ ਭਗਤਾਂ ਕੇ ਵਸ ਉਹ ਰੱਬ ਨੂੰ ਕਹਿੰਦੇ ਨੇ ਤੂੰ ਭਗਤਾਂ ਕੇ ਵਸ ਉੱਠੀ ਬੁੱਧੀ ਹੋਈ ਹੋਈ ਹੈ ਨਾ ਭਗਤਾਂ ਤਾਂ ਤੇਰਾ ਤੇ ਰੱਬ ਦੀ ਦਾਤ ਨਾਲ ਰੱਬ ਨੂੰ ਬਚ ਕੀਤਾ ਤੇ ਰੱਬ ਦੀ ਦਾਤ ਨਾਲ ਰੱਬ ਨੂੰ ਬਚ ਕੀਤਾ ਜੇ ਗੱਲ ਹੈ ਜੇ ਪਾਲ ਰੱਬ ਹੋਰ ਨਾ ਭਗਤਾ ਨੂੰ ਤੇਰੀ ਸ਼ਕਤੀ ਦੀ ਲੋੜ ਸੀ ਭਗਤਾਂ ਹਿਰਦੇ ਵਿੱਚ ਪਹਿਲਾਂ ਹੀ ਵਸਦਾ ਸੀ ਫੇਰ ਪਰਮ ਦਾ ਫੋਟੋ ਆਂਡਾ ਪਰਮ ਕਾ ਮਨੇ ਪਿਆ ਪ੍ਰਗਾਸਾ ਫੇਰ ਪ੍ਰਗਾਸਾ ਫੇਰ ਪਰਮ ਦਾ ਨਾਲ ਹੋਇਆ ਜਿੰਨਾ ਜਰ ਮਨ ਨਾਲ ਨਹੀਂ ਰਲਿਆ ਪਰਮ ਦਾ ਨਾਲ ਸੀ ਹੋਇਆ ਹਾਂਜੀ ਇਤਨਾ ਹੈ ਅਰਚਾ ਪੂਜਾ ਅਗਰਵਾਸ ਬਹਿਕਾਰ ਹਿੰਦੂ ਸਲਾਹੀ ਸਲਾਹਣ ਜਿੱਦੂ ਕੀ ਕਰਦੇ ਨੇ ਅਪਾਰ ਸਲਾਹ ਦਾ ਸਭ ਸਲਾਹ ਆਪਣੀ ਜਾਣ ਦਾ ਪਰਮੇਸ਼ਰ ਦੀ ਕਰਦੇ ਨੇ ਪਰ ਕਰ ਰਹੇ ਨੇ ਦੇਹ ਦੀ ਮਾਇਆ ਦੀ ਪੂਰਤੀ ਬਣੀ ਹੋਈ ਆ ਫਿਰ ਕੀ ਕਰਦੇ ਨੇ ਤੀਰਥ ਨਾ ਹੋਇਆ ਤੀਰਥ ਬਣਾ ਲੈਣ ਹੋਰ ਨੂੰ ਬਾਹਰ ਪਰ ਉੱਥੇ ਆਤਮਾ ਕਿੱਥੇ ਨਾ ਰਹੀ ਉੱਥੇ ਦਾ ਸਰੀਰ ਧੋ ਰਹੇ ਨੇ ਪਿੱਡਾ ਧੋ ਪਿੱਡਾ ਰਹੇ ਨੇ ਕਹਿੰਦੇ ਨੇ ਇਸ਼ਨਾਨ ਕਰ ਰਹੇ ਨੇ ਤੀਰਥ ਆਵਾ ਅਰਚਾ ਪੂਜਾ ਅਰਚਾ ਪੂਜਾ ਮੂਰਤੀਆਂ ਦੀ ਕਰਦੇ ਨੇ ਫਿਰ ਅਗਰਵਾਸ ਅੱਗੇ ਅਗਰਵਾਸ ਆ ਅਗਰਵਾਸ ਜਿਹੜੀਆਂ ਅਗਰਬੱਤੀਆਂ ਲਾ ਕੇ ਬਾਜਣਾ ਚੰਗੀ ਅਗਰਵਾਸ ਬਹਾਕਾ ਹਾਂ ਅਗਰਵਾਸ ਬਹਾਕਾ ਆਓ ਬਾਜਣਾ ਚੰਗੀ ਸਮੈਲ ਆਉਂਦੀ ਹੈ ਨਾ ਮਹਿਕ ਜਾਂਦੀ ਹੈ ਮਹਿਕ ਜੋਗੀ ਸੁਣ ਤੇ ਹਵਨ ਜੇਤੇ ਜੇਤੇ ਜੋਗੀ ਲਾ ਲੋ ਲੱਖ ਨਾਮ ਕਰਦਾ ਇਹ ਤਾਂ ਹੋ ਗਿਆ ਪੰਡਤ ਪਹਿਲਾਂ ਮੁਸਲਮਾਨ ਹੋ ਗਏ ਸ਼ਰੀਅਤ ਦਾ ਵਿਚਾਰ ਕਰਦੇ ਨੇ ਫਿਰ ਹਿੰਦੂ ਨੇ ਮੂਰਤੀਆਂ ਦਾ ਚੱਕੀ ਵਧੀਆ ਸੁੰਦਰ ਤੇ ਸੁੰਦਰ ਮੂਰਤੀ ਬਣਾਉਂਦਾ ਹੈ ਰੂਪ ਨਹੀਂ ਬਣਾਉਂਦਾ ਰੂਪ ਦੇ ਪੁਜਾਰੀ ਨੇ ਰੂਪ ਦੇ ਪੁਜਾਰੀ ਨੇ ਜੋਗੀ ਕੀ ਨੇ ਸੁਣ ਆਵਣ ਜੇਤੇ ਸੁਣ ਆਵਣ ਜੇਤੇ ਸੁਣ ਚੋ ਆਕਾਸ਼ ਵਿੱਚ ਧਿਆਨ ਲਾਉਂਦੇ ਨੇ ਸੁਣ ਦਾ ਮਤਲਬ ਆਕਾਸ਼ ਹੁੰਦਾ ਜਿੱਥੇ ਕੋਈ ਆਵਾਜ਼ ਨਹੀਂ ਆਕਾਸ਼ ਦੇ ਵਿੱਚ ਸੁਣ ਵਿੱਚ ਧਿਆਨ ਲਾਉਂਦੇ ਨੇ ਆਕਾਸ਼ ਬਾਰੇ ਵੀ ਕੁਝ ਕਿਹਾ ਜਾਂਦਾ ਆਕਾਸ਼ ਜਿਹੜਾ ਨਾ ਇਹਦੇ ਬਾਰੇ ਕੁਰਬਾਨੀ ਚ ਬਹੁਤਾ ਨਹੀਂ ਕੁਝ ਕਿਹਾ ਹੋਇਆ ਆਕਾਸ਼ ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਅਗੰਮ ਹੈ ਆਕਾਸ਼ ਵਿੱਚ ਬਾਸ ਠੀਕ ਹੈ ਆਤਮਾ ਦਾ ਬਾਸ ਜੋ ਦਾ ਬਾਸ ਆਕਾਸ਼ ਰਹਿੰਦਾ ਸਾਰਾ ਕੁਝ ਆਕਾਸ਼ ਦੇ ਵਿੱਚ ਹੀ ਅਸੀਂ ਵਿੱਚ ਪਰ ਆਕਾਸ਼ ਆਕਾਸ਼ ਜਿਹੜਾ ਹੈ ਅਗੰਮ ਕਿੱਥੇ ਤੱਕ ਆਕਾਸ਼ ਹੈ ਕਿਹਾ ਜਾ ਆਕਾਸ਼ ਹੈ ਕਾਹਦਾ ਬਣਿਆ ਹੋਇਆ ਆਕਾਸ਼ ਹੈ ਅਲਮ ਇਹਦੇ ਬਾਰੇ ਕੁਝ ਨਹੀਂ ਹੈ ਪਵਣ ਬਾਰੇ ਕਹਿਤਾ ਸੱਚੇ ਤੇ ਪਵਣਾ ਪਿਆ ਪਰ ਪਿੱਛੇ ਆਕਾਸ਼ ਹੈ ਆਕਾਸ਼ ਵਿੱਚ ਹੋਰ ਕੀ ਹੈ ਕੀ ਹੋਰ ਤੱਤ ਵੀ ਆਕਾਸ਼ ਹੈ ਕੋਈ ਨਹੀਂ ਹੈ ਇਹਨੂੰ ਸਪਲਿਟ ਕਰਕੇ ਹੋਰ ਵੀ ਕੁਝ ਬਣਾਇਆ ਜਾ ਸਕਦਾ ਹੈ ਨਹੀਂ ਇਹਦੇ ਬਾਰੇ ਕੁਝ ਨਹੀਂ इसके बाद कुछ नहीं आकाश गगन अगम गगन की है नहीं दस सकते गगन की नहीं दस सकते अगम चीज है मनुखी बुद्धि तो परे नहीं गगन अंतर बास है ठीक है बास साडा गगन के पीछे ही है सारी माया गगन के पीछे ही है ਪਰ ਗਗਨ ਵੀ ਹੈਗਾ ਮੈਂ ਗਗਨ ਬਾਰੇ ਨਹੀਂ ਬਹੁਤਾ ਕੁਝ ਕਿਹਾ ਜਾ ਸਕਦਾ ਹਾਂ ਗਗਨ ਦੇ ਵਿੱਚੋਂ ਪੈਦਾ ਹੋਇਆ ਜੋ ਕੁਝ ਉਹਦੇ ਬਾਰੇ ਦੱਸਿਆ ਸੱਚੇ ਤੇ ਪਵਣਾ ਪਿਆ ਪਵਣਾ ਤੇ ਚੱਲ ਗਗਨ ਅਗੰਮ ਗਗਨ ਅੰਤਰ ਬਾਹਰ ਸਾਡਾ ਗਗਨ ਦੇ ਵਿੱਚ ਹੀ ਗਿਆ ਫਿਰ ਵੀ ਗਗਨ ਅਗੰਮ ਹੈ ਗੁਰੂ ਕੀ ਬੁੱਧੀ ਤੋਂ ਪਰੇ ਗਗਨ ਬਾਰੇ ਨਹੀਂ ਕੋਈ ਦੱਸਦਾ ਬਹੁਤ ਕੁਝ ਹੈ ਜਿਹਦੇ ਬਾਰੇ ਬਾਣੀ ਚ ਉੱਪਰ ਜੋ ਸਾਡਾ ਵਿਸ਼ਾ ਨਹੀਂ ਅਸੀਂ ਕਦਰ ਤੇ ਲੈਣਾ ਤੂੰ ਕੀ ਅਸੀਂ ਆਪ ਕੀ ਆਪਸ ਆਪਣਾ ਗਿਆਨ ਕਰਾਉਣਾ ਜੁਗੀ ਸਦਰ ਅੰਤਰ ਬਾਸ ਗਗਨ ਦੇ ਵਿੱਚ ਬਾਸ ਰੱਖਣਾ ਸੀ ਮਾਇਆ ਨੂੰ ਅਲੱਗ ਹੋਵਤ ਤੋਂ ਅਲੱਗ ਹੋ ਕੇ ਗਗਨ ਰਹਿ ਜਾਂਦਾ ਬਹੁਤ ਤੱਕ ਮਾਇਆ ਪਵਨ ਤੱਕ ਮਾਇਆ ਪਵਨ ਛੱਡ ਰਹੀਆਂ ਪਵਨ ਪ੍ਰਾਣ ਸਰੀਰ ਦੇ ਸਰੀਰ ਨੂੰ ਲੋੜ ਹੈ ਪਵਨ ਤੇ ਲੈਸਾਂ ਜਦ ਕਬਾਓ ਸਰੀਰ ਨਾਲ ਵਾਇਰ ਨਾਲ ਜੁੜਨ ਵਾਸਤੇ ਪਵਨ ਦੀ ਲੋੜ ਹੈ ਗਗਨ ਨਾਲ ਜੁੜਨ ਵਾਸਤੇ ਹਵਾ ਦੀ ਕੋਈ ਲੋੜ ਫਿਰ ਹਵਾ ਦੀ ਕਾਦੀ ਲੋੜ ਹਵਾ ਦੀ ਲੋੜ ਤਾਂ ਹੈ ਜੇ ਸਰੀਰ ਹੈ ਸਾਡੇ ਕੋਲ ਵਰਨਾ ਹਵਾ ਦੀ ਕੋਈ ਲੋੜ ਨਹੀਂ ਗगन ਅਗਮ ਜੋਤ ਦਾ ਸੰਬੰਧ ਗगन ਨਾਲ ਹੈ ਗगन ਅੰਤਰ ਬਾਸ ਗगन ਦੇ ਵਿੱਚ ਦਾ ਨਿਵਾਸ ਕਰਨਾ ਕਿਵੇਂ ਹੋਊਗਾ ਗੁਣ ਗਾਵੇ ਸੁਖ ਸਹਿਜ ਗगन ਅੰਤਰ ਬਾਸ ਗੁਣ ਗਾਵੇ ਸੁਖ ਸਹਿਜ ਨਿਵਾਸ ਜੇ ਗੁਣ ਗਾਇਨ ਕਰੇ ਉਹਦੇ ਤਾਂ ਸੁਖ ਸਹਿਜ ਗगन ਚ ਨਿਵਾਸ ਹੋ ਜੂਗਾ ਪ੍ਰੋਸੀਜਰ ਹੈ ਦੱਸ ਦਿੱਤਾ ਨਿਵਾਸ ਗਾਂਚ ਕਰਨ ਵਾਸਤੇ ਆ ਕੁਝ ਕਰਨਾ ਪਊ ਤਾਂ ਗਗਨ ਤੇ ਨਿਵਾਸ ਕਰਨਾ ਗਗਨ ਤੇ ਗਿਆਨ ਦੀ ਲੋੜ ਨਹੀਂ ਗਗਨ ਨਾਲ ਜੁੜਨਾ ਹੈ ਜੋਗੀ ਵੀ ਜੁੜਿਆ ਹੋਇਆ ਹੈ ਜੋਗੀ ਸੁਣ ਤੇ ਆਮਣ ਜੇਤੇ ਸੁਣਨ ਤੇ ਧਿਆਨ ਲਾਉਂਦਾ ਗਗਨ ਤੇ ਧਿਆਨ ਲਾਉਂਦਾ ਅਲਖ ਨਾਮ ਕਰਤਾ ਗਗਨ ਜਿੱਤਾ ਧਿਆਨ ਲਾਉਂਦਾ ਆਤਮ ਧਿਆਨ ਧਾਰੀ ਨਹੀਂ ਹੈ ਜੋ ਧਿਆਨ ਗਗਨ ਤੇ ਨਹੀਂ ਧਿਆਨ ਤਾਂ ਆਪਣੇ ਅੰਦਰ ਲਾਉਣਾ ਸੀ ਆਤਮਾ ਨੂੰ ਖੋਜਣਾ ਸੀ ਉਹ ਗਗਨ ਦੇ ਵੀ ਖੋਜ ਕਰਦੇ ਲੱਗ ਚੋਂ ਕੀ ਲੱਭੇ ਤੂੰ ਗਗਨ ਜੇ ਉੱਡਣਾ ਸੀ ਫਿਰ ਮਨ ਕਰਕੇ ਗਗਨ ਚੁੜਦਾ ਚੇਤਨ ਮਨ ਨੂੰ ਇੱਕ ਨਹੀਂ ਕਰ ਰਿਹਾ ਮਨ ਨਾਲ ਚੇਤਨ ਨੂੰ ਇੱਕ ਕਰੇ ਨਹੀਂ ਸਕਦਾ ਕਰ ਉਹਦਾ ਉਹ ਹੀ ਉਹਨਾਂ ਦੇ ਮਤ ਵਿੱਚ ਇਹ ਪ੍ਰਸਿੱਧ ਸੀ ਆਤਮ ਧਿਆਨਕਾਰੀ ਨਹੀਂ ਹੈ ਜੋਗੀ ਜੋਗੀ ਤਾਂ ਆਪਣੇ ਆਤਮਾ ਤੋਂ ਦੂਰ ਜਾ ਰਿਹਾ ਸਮਾਂ ਕਦਰ ਨਾਲ ਧਿਆਨ ਲਾ ਕੇ ਇਹ ਤਾਂ ਬਾਹਰ ਢੋਲਦਾ ਬਾਹਰ ਢੋਲੇ ਤੇ ਭਰਮ ਭੁਲਾਈ ਇਹ ਤਾਂ ਆਤਮਾ ਤੋਂ ਸਮਾਂ ਦੂਰ ਜਾ ਰਿਹਾ ਜਿੱਦੀ ਸ੍ਰੀ ਚਾਂਦੀ ਲੰਬੀ ਬਾਹ ਹੈ ਉਹਨਾਂ ਹੀ ਆਤਮਾ ਤੋਂ ਦੂਰ ਹੈ ਆਪਣੇ ਆਪ ਤੋਂ ਦੂਰ ਹੈ ਜਿੱਦੀ ਬਾਹ ਲੰਬੀ ਹੈ ਨਾ ਉਹਨਾਂ ਹੀ ਦੂਰ ਹੈ ਉਹ ਤਾਂ ਪਾਰਦਨ ਨਾ ਹੈ 18 ਮਿਲੀਅਨ ਦੀ ਲੰਬੀ ਵਾਹ ਹੈ ਪਰ ਜਿੰਨੀ ਉਹਦੀ ਦ੍ਰਿਸ਼ਟੀ ਲੰਬੀ ਹੈ ਨਾ ਉਹਨਾਂ ਹੀ ਦੂਰ ਹੈ ਆਪਣੇ ਆਪ ਨੂੰ ਜਿੱਦਾਂ ਜੁੜਨਾ ਉਹਦਾ ਇੱਥੇ ਬੈਠਾ ਅੰਦਰ ਹਿਰਦੇ 'ਚ ਬੈਠਾ ਤੂੰ ਬਾਹਰ ਉੱਤੇ ਨੂੰ ਹੱਥ ਕਰਨਾ ਉਹਨਾਂ ਹੀ ਦੂਰ ਚਲਾ ਗਿਆ ਜੋਗੀ ਸੁਣ ਕੇ ਅਮਲ ਜੇ ਜੋਗੀਆਂ ਦਾ ਚੇਲਾ ਨਾ ਸ੍ਰੀ ਚੰਦ ਜੋਗੀਆਂ ਦਾ ਚੇਲਾ ਨਾਨਕ ਦਾ ਚੇਲਾ ਨਹੀਂ ਹੈ ਸਿੱਖੀ ਦਾ ਧਾਰਣੀ ਨਹੀਂ ਹੈ ਜੋਗਮਲ ਦਾ ਧਾਰਣੀ ਉਹਦਾ ਉਹ ਰੱਖਿਆ ਸੀ ਨਾਲ ਪਖੰਡ ਵੀ ਸਿੱਖ ਵੀ ਇਧਰ ਆ ਜਾਣਗੇ ਜੋਗੀ ਵੀ ਆ ਜਾਣਗੇ ਮਤ ਨੂੰ ਖਤਮ ਕਰ ਦੂੰਗਾ ਮੈਂ ਗਾਹ ਨਹੀਂ ਕਰਨ ਦੇਣੀ ਇਹ ਮਤ ਇੱਥੇ ਬੰਦ ਕਰ ਦੇਣੀ ਚਾਹੇ ਕਮਰਾਂ ਨੇ ਚਾਲ ਵਰਤੀ ਸੀ ਟੈਕਨੀਕ ਉਹਨਾਂ ਨੂੰ ਕੀ ਪਤਾ ਸੀਗਾ ਵੀ ਕੋਈ ਲੈਣੇ ਵਰਗਾ ਹੋ ਜਾਪੂਗਾ ਪਰਮੇਸ਼ਰ ਨੂੰ ਕੀ ਭਾਉਂਦਾ ਸੀ ਪਰਮੇਸ਼ਰ ਦਾ ਤਾਂ ਪਹਿਲਾਂ ਹੀ ਪ੍ਰੋਗਰਾਮ ਸੀ ਉਹਨੇ ਤਾਂ ਪਹਿਲਾਂ ਸਭ ਕੁਝ ਤਿਆਰ ਕੀਤਾ ਹੋਇਆ ਸੀ ਉਹ ਕੀ ਪਲਾਨ ਬਣਾਉਂਦੇ ਸੀ ਉਧਰ ਕੀ ਬਣਿਆ ਹੋਇਆ ਸੀ ਪਹਿਲਾਂ ਹੀ ਬਣਿਆ ਪਿਆ ਸੀ ਉਹਦਾ ਸ੍ਰੀ ਜਾਂਦੇ ਜੰਮਣ ਤੋਂ ਪਹਿਲਾਂ ਹੀ ਪਲਾਨ ਬਣਿਆ ਪਿਆ ਸੀ ਉਹਨੇ ਦਾ ਜੰਮਣ ਤੋਂ ਪਹਿਲਾਂ ਪਲਾਨ ਸੀ ਪਰਮੇਸ਼ਰ ਦਾ ਇਹ ਜਿਹੜਾ ਸੱਚ ਦਾ ਵਿਰੋਧ ਕਰਨਾ ਨਾ ਪਰਮੇਸ਼ਰ ਦਾ ਵਿਰੋਧ ਕਰਨਾ ਹੁੰਦਾ ਹੈ ਇਹ ਤਾਂ ਉਹਦਾ ਵਿਰੋਧ ਹੈ ਉਹਦਾ ਜੋ ਪ੍ਰਾਣ ਹੈ ਉਹਨੂੰ ਕੌਣ ਫਿਰ ਕਰ ਦੂਗਾ ਇਹ ਤਾਂ ਉਹਨੂੰ ਫੇਲ ਕਰਨ ਲੱਗੇ ਨੇ ਜੀ ਸੁਣ ਤੇ ਆਮਣ ਜਿੱਤੇ ਅਲਖ ਨਾਮ ਕਰਤਾਰ ਕਰਤਾਰ ਦਾ ਨਾਮ ਰੱਖਿਆ ਅਲਖ ਇਹ ਤਾਂ ਠੀਕ ਹੈ ਕਰਤਾਰ ਦਾ ਨਾਮ ਤਾਂ ਅਲਖ ਦਾ ਮਤਲਬ ਲੱਖਾਂ ਨੂੰ ਦੀਦਾ ਨਹੀਂ ਫਿਰ ਸੁਣਨ ਜਿੱਤੇ ਹੱਥਾਂ ਦੇ ਲਾਉਂਦੇ ਨੇ ਆਕਾਸ਼ ਧਿਆਨ ਦੇ ਲਾਉਂਦੇ ਨੇ ਅਲੱਖ ਨੂੰ ਦੇਖਣਾ ਅਲੱਖ ਐਸ ਵਕਤ ਹੈ ਅਲਖ ਕਿਉਂ ਹੈ ਅਲੱਖ ਲਗਾ ਗੁਰਬਾਣੀ ਦਾ ਅਲੱਖ ਲਗਾ ਤਾਂ ਸਿੱਧ ਹੈ ਇਹ ਅਲੱਖ ਨੂੰ ਲਗੇ ਨਹੀਂ ਸਿੱਧ ਕਰ ਸਿੱਧੀ ਕਾਲੀ ਹੈ ਸਿੱਧੀ ਨਾਲ ਸਮਝ ਅਲੱਖ ਦੀ ਸਮਝ ਆਉਣੀ ਹੈ ਅਲੱਗ ਸਮਝ ਆਉਣੀ ਆ ਸਮਝ ਵਾਲਾ ਦਾ ਕੰਮ ਨਹੀਂ ਜੋਗਿਆ ਪਰ ਅਕਲ ਦਾ ਕੰਮ ਨਹੀਂ ਹੈ ਉੱਥੇ ਅਕਲ ਤੋਂ ਕੰਮ ਨਹੀਂ ਲੈਣਾ ਅਕਲ ਨੂੰ ਕੰਮ ਅਕਲ ਜੋ ਕੰਮ ਕਰਦੀ ਉਹਨੂੰ ਬੰਦ ਕਰ ਦੇ ਜੋਗੀ ਦੀ ਸਮਾਧੀ ਦਾ ਮਤਲਬ ਹੈ ਕਿ ਅਕਲ ਜੋ ਕੰਮ ਕਰਦੀ ਹੈ ਉਹਨੂੰ ਬੰਦ ਕਰੋ ਬ੍ਰੇਕ ਲਾਓ ਅਕਲ ਨੂੰ ਜੋਗੀਆਂ ਨੇ ਪੱਥਾ ਹੈ ਕਿਹਾ ਹੈ ਵਿਸ਼ਨੂੰ ਭਗਤੀ ਵਾਲੇ ਅਨ ਮੁਸਲਮਾਨ ਤਾਂ ਪੜਦੇ ਨੇ ਗ੍ਰੰਥ ਕਿਉਂਕਿ ਨਹੀਂ ਕੁਝ ਪੜਦੇ ਉਹਨਾਂ ਨੂੰ ਕਿਹਾ ਹੈ ਅਕਲੀ ਸਾਹਿਬ ਸੇ ਵੀ ਹੈ ਅਕਲੀ ਪਾਈਏ ਮਾਨ ਅਕਲੀ ਪੜ ਕੇ ਬੁਝੀ ਅਕਲੀ ਕੀਜੇ ਦਾਨ ਅਕਲ ਤੋਂ ਕੰਮ ਲੈਣਾ ਹੈ ਅਕਲ ਤਾਂ ਦਿੱਤੀ ਹੈ ਨਾਨਕ ਆਖੇ ਰਾਹ ਹੋਰ ਗੱਲਾਂ ਸ਼ੈਤਾਨ ਗੱਲ ਹੈ ਜੋਗੀਆਂ ਦੇ ਵਿੱਚ ਜ਼ਿਆਦਾ ਸ਼ੈਤਾਨ ਹੋਏ ਨੇ ਅੱਜ ਜਿਹੜੇ ਅਡੱਪਰ ਨੇ ਸਭ ਜੋਗੀਆਂ ਨੇ ਜਿਹੜੀਆਂ ਕੰਮ ਕਰਦੇ ਨੇ ਤਰਕਸ਼ੀਲ ਨੇ ਇਹ ਸਭ ਜੋਗੀਆਂ ਦੇ ਚੱਲੇ ਨੇ ਪੰਡਤ ਨਹੀਂ ਇਹਨੂੰ ਗਿਆ ਪੰਡਤ ਤੇ ਤਰੂ ਨਹੀਂ ਗਿਆ ਮੈਨੂੰ ਗੱਲਾਂ ਕਰਾਮਾਤਾਂ ਮਨ ਪੜਦਾ ਨਹੀਂ ਆਉਂਦਾ ਪੜਦਾ ਸਿਰਫ ਇਹ ਕਹਿੰਦਾ ਵਿਸ਼ਨੂੰ ਚ ਕਰਾਮਾਤ ਹੈ ਦਰਸ਼ਨ ਦੇ ਆਦਮੀ ਚ ਕਰਾਮਾਤ ਹੈ ਪੜਦਾ ਨਹੀਂ ਕਹਿ ਰਹੇ ਕਮ ਸੇ ਆਦਮੀ ਦੀ ਕਰਾਮਾਤ ਨਹੀਂ ਕਹਿ ਰਹੇ ਤਖਤ ਅੱਜ ਕਰਾਮਾਤ ਹੈ ਉਹ ਵੀ ਉਹਨੇ ਕਰਾਮਾਤ ਸਭ ਬਾਹਰੋਂ ਕੀਤੀ ਜਾਣ ਭਗਤਾਂ ਨੂੰ ਸਾਬਤ ਕੀਤਾ ਵੀ ਸਾਡੀ ਮਤ ਨੂੰ ਮੰਨਣ ਵਾਲੇ ਤੇ ਵਿਸ਼ਨੂੰ ਨੂੰ ਮੰਨਣ ਵਾਲੇ ਸੀ ਭਗਤ ਇਹਨਾਂ ਨੂੰ ਦਾ ਰਾਲ ਸਾਡੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜੋਗੀਆਂ ਨੇ ਤਾਂ ਆਪਣੇ ਆਪ ਸ਼ਕਤੀਆਂ ਪ੍ਰਗਟ ਕੀਤੀਆਂ ਨੇ ਦੱਸੀਆਂ ਸਾਰਾ ਨੇ ਝੂਠ ਬੋਲੇ ਹੋਏ ਉਹ ਸਾਧ ਐ ਸੀ ਜੀ ਉਹ ਟੁੱਟੇ ਪਿਆ ਹੁੰਦਾ ਸੀ ਜੋ ਜੋਗੀਆਂ ਨੇ ਜਿਹੜੇ ਨਾ ਨਾਟਕ ਚੇਟਕ ਸੀ ਤੇ ਜੋਗੀਆਂ ਦੇ ਵਿੱਚ ਸੀ ਜਿਹੜਾ ਨਾਟਕ ਚੇਟਕ ਕਰਨ ਵਾਲਾ ਹੁੰਦਾ ਉਹ ਸ਼ੈਤਾਨ ਹੁੰਦਾ ਸੰਤ ਜਿਹੜੇ ਸ਼ੈਤਾਨ ਨੇ ਉਹ ਜੋਗੀ ਦਾ ਕਿਸੇ ਤਰੀਕੇ ਨਾਲ ਜੋਗੀਆਂ ਵਾਲਾ ਹੀ ਕਰਦੇ ਨੇ ਆ ਜਿਹੜਾ ਮੰਤਰ ਜਾਪ ਕਰਨ ਵਾਲਾ ਲੈ ਕੇ ਜੋਗੀਆਂ ਦਾ ਕੰਮ ਹੈ ਪੰਡਤ ਦਾ ਵੀ ਇਹ ਜੋਗੀਆਂ ਦਾ ਵੀ ਹੈ ਪਰ ਕਰਮ ਆਦੇ ਦਿਨ ਆ ਜਾਂਦੀ ਹੈ ਇਹ ਸ਼ਰਾ ਇਹ ਜੋਗੀਆਂ ਦੇ ਦਿਮਾਗ ਦੀ ਕਾਟ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸੁਖਮ ਮੂਰਤ ਨਾਮ ਨਿਰੰਜਨ ਜੀ ਦਾ ਨਾਮ ਨਿਰੰਜਨ ਹੈ ਨਾ ਜਿਹਨੂੰ ਨਰਜਣ ਕਹਿੰਦੇ ਨੇ ਇਹ ਅਰਖ ਨਿਰੰਜਨ ਮਾਇਆ ਤੋਂ ਰਹਿਤ ਉਹਦੀ ਮੂਰਤਾ ਹੈਗੀ ਹੈ ਉਹਦੀ ਦੇਹ ਹੈਗੀ ਹੈ ਮੂਰਤੀ ਹੈ ਉਹ ਸੁਖ ਮੂਰਤੀ ਹੈ ਨਿਰਾਕਾਰ ਉਹ ਅਸੀਂ ਕਹਿੰਦੇ ਆ ਸੁਖਮ ਕਰਕੇ ਨਿਰਾਕਾਰ ਕਹਿੰਦੇ ਆ ਮੂਰਤ ਹੈ ਉਹਦੀ ਵਸਤੂ ਹੈ ਕੋਈ ਜੇ ਵਸਤੂ ਹੈ ਉਹਦਾ ਵਜੂਦ ਵੀ ਹੈ ਜੇ ਮੂਰਤੀ ਨਹੀਂ ਫਿਰ ਤਾਂ ਉਹਦਾ ਵਜੂਦ ਹੈ ਵਜੂਦ ਹੈ ਜਿਵੇਂ ਆਕਾਸ਼ ਦਾ ਵਜੂਦ ਹੈ ਦਿਖਾਓ ਕਿੱਥੇ ਇਕੱਠਾ ਕਰਕੇ ਲਿਆ ਕੇ ਦਿਖਾਓ ਪੂਰੀ ਬਣ ਕੇ ਆਕਾਸ਼ ਪਾਣੀ ਨੂੰ ਹਵਾ ਨੂੰ ਤੁਸੀਂ ਇਕੱਠਾ ਕਰ ਸਕਦੇ ਹੋ ਆਕਾਸ਼ ਦੇ ਵਿੱਚ ਸਭ ਕੁਝ ਹੈ ਅਕਾਲ ਸਾਡੇ ਵਸ ਵਿੱਚ ਨਹੀਂ ਅਸੀਂ ਅਕਾਲ ਥਰੂ ਆਪਣੇ ਵਸ ਕੀਤੇ ਹੋਏ ਆਦਮੀ ਦੇ ਵਸਤੂ ਪਰੇ ਆਕਾਸ਼ 'ਚ ਆਦਮੀ ਰਹਿ ਸਕਦਾ ਹੈ ਆਕਾਸ਼ ਨੂੰ ਆਪਣੇ ਵਾਸਤੇ ਚਾਰ ਵੀ ਨਹੀਂ ਕਰ ਸਕਦਾ ਆਕਾਸ਼ ਤੋਂ ਆਦਮੀ ਕੰਮ ਨਹੀਂ ਲੈ ਸਕਦਾ ਹਵਾ ਤੋਂ ਆਦਮੀ ਨੇ ਕੰਮ ਲੈ ਲਿਆ ਟੈਰਾਂ 'ਚ ਭਰ ਕੇ ਲੈ ਲਿਆ ਪਾਣੀ ਤੋਂ ਆਦਮੀ ਨੇ ਕੰਮ ਲੈ ਲਿਆ ਸਿੱਟੀ ਬਣਾ ਕੇ ਜੜ ਬਣਾ ਲੇ ਉਹ ਬ੍ਰਹਮਾ ਪ੍ਰੈਸ ਬਣਾ ਲਈ ਨਹਿਰਾਂ ਬਣਾ ਲਈਆਂ ਕੰਮ ਲੈ ਲਿਆ ਆਕਾਸ਼ ਤੋਂ ਕੰਮ ਲੈ ਲਿਆ ਆਕਾਸ਼ ਤੋਂ ਆਦਮੀ ਆਕਾਸ਼ ਤੋਂ ਆਦਮੀ ਕੰਮ ਲੈ ਕੇ ਆਕਾਸ਼ ਤੇ ਆਦਮੀ ਕਾਬੂ ਹੈ ਆਕਾਸ਼ ਇਹਦੇ ਕਾਬੂ ਨਹੀਂ ਇਸ ਕਰਕੇ ਆਕਾਸ਼ ਬਾਰੇ ਬਹੁਤ ਕੁਝ ਨਹੀਂ ਕਿਹਾ ਜਾ ਸਕਦਾ ਆਕਾਸ਼ ਸਾਡੇ ਕਾਬੂ ਤੋਂ ਪਰੇ ਹੈ ਅੰਬਰ ਸਾਡੇ ਕਾਬੂ ਤੋਂ ਪਰੇ ਹੈ ਅੰਬਰ ਨੇ ਤਾਂ ਸਾਨੂੰ ਕਾਬੂ ਕੀਤਾ ਸਾਰਿਆਂ ਨੂੰ ਸਾਡੇ ਬਸ ਵਿੱਚ ਮਾਇਆ ਹੈ ਮਾਇਆ ਕੀ ਹੈ ਜੋ ਉਪਜਿਓ ਸੋ ਮਾਇਆ ਆਕਾਸ਼ ਉਪਜਿਆ ਨਹੀਂ ਹੈ ਆਕਾਸ਼ ਪਹਿਲਾਂ ਹੀ ਸੀ ਉਪਜਿਆ ਕੀ ਹੈ ਉਪਜਿਆ ਸਾਡੇ ਦੇ ਪਪਣਾ ਪਿਆ ਪਪਣਾ ਪੈਦਾ ਹੋ ਗਿਆ ਆਕਾਸ਼ ਤਾਂ ਪਹਿਲਾਂ ਹੀ ਨਹੀਂ ਹੋਇਆ ਆਕਾਸ਼ ਆਲਰੇਡੀ ਸੀ ਹੁਣ ਵੀ ਹੈ ਰਹੂਗਾ ਵੀ ਜੋ ਉਪਜਿਆ ਉਹ ਸਾਡੇ ਪਾਸ ਆਗਿਆਕਾਰੀ ਕੀਤੀ ਮਾਇਆ ਮਾਇਆ ਕਿੱਥੋਂ ਆਉਂਦੀ ਹੈ ਸ਼ੁਰੂ ਹੁੰਦੀ ਹਵਾ ਪਾਣੀ ਅੱਗ ਮਿੱਟੀ ਚਾਰ ਚੀਜ਼ਾਂ ਨੇ ਚਾਰਾਂ ਤੋਂ ਆਦਮੀ ਕੰਮ ਲੈ ਰਿਹਾ ਅੱਗ ਤੋਂ ਵੀ ਆਦਮੀ ਕੰਮ ਲੈ ਰਿਹਾ ਮਿੱਟੀ ਤੋਂ ਕੰਮ ਲੈ ਰਿਹਾ ਚਾਹੇ ਮੂਰਤੀਆਂ ਬਣਾ ਕੇ ਵਿੱਚ ਕੰਮ ਤਾਂ ਲੈ ਰਿਹਾ ਨਾ ਪੱਥਰ ਤੋਂ ਵੀ ਕੰਮ ਲੈ ਰਿਹਾ ਮਕਾਨ ਬਣਾ ਰਿਹਾ ਚਾਰੇ ਚੀਜ਼ਾਂ ਤੋਂ ਆਦਮੀ ਚਾਰਾਂ ਨੂੰ ਵਰਤ ਰਿਹਾ ਕੱਪ ਰਹਿ ਰਿਹਾ ਆਕਾਸ਼ ਵਿੱਚ ਰਹਿ ਕੇ ਕੱਪ ਰਹਿ ਰਿਹਾ ਆਕਾਸ਼ ਤੋਂ ਕੋਈ ਕੱਪ ਨਹੀਂ ਰਹਿ ਰਿਹਾ ਅੱਲਾ ਸਕਦਾ ਆਕਾਸ਼ ਉੱਡ ਸਕਦਾ ਹੈ ਆਕਾਸ਼ ਸਾਡੇ ਬਸ ਵਿੱਚ ਨਹੀਂ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਮੂਰਤ ਸੂਖਮ ਮੂਰਤ ਆਕਾਸ਼ ਵੀ ਸੂਖਮ ਮੂਰਤ ਹੈ ਨਾਮ ਨਿਰੰਜਨ ਕਾਇਆ ਕਾ ਸੂਖਮ ਆਕਾਸ਼ ਵੀ ਸੂਖਮ ਹੈ ਇਸ ਕਰਕੇ ਸੂਖਮ ਦਾ ਸੁਖਮ ਨਾਲ ਸੰਬੰਧ ਗਗਨ ਅੰਤਰ ਵਾਸ ਆਕਾਸ਼ ਵੀ ਸੂਖਮ ਹੈ ਔਰ ਜਿਹੜੀ ਮੂਰਤ ਹੈ ਉਹਦੀ ਦੇਹ ਕੱਲਾ ਆਕਾਸ਼ ਹੈ ਮੂਰਤ ਤਾਂ ਬਣੀ ਹੈ ਮੂਰਤ ਕਾਲ ਬਣੂਗੀ ਕਾਇਆ ਕਿਵੇਂ ਬਣੂਗੀ ਆਕਾਸ਼ ਕਾਇਆ ਬਣਾਉ ਉਹਦੀ ਆਇਆ ਤਾਂ ਚਾਹੀਦੀ ਹੈ ਨਾ ਕਾਇਆ ਦੇ ਵਿੱਚ ਵੀ ਕਾਇਆ ਦੀ ਜਿਹੜੀ ਮਾਇਆ ਉਹ ਆ ਨਹੀਂ ਹੈ ਸਿਰਫ ਆਕਾਸ਼ ਆਕਾਸ਼ ਨਿਕਲ ਜੋਤ ਵਾਸਤੇ ਆਕਾਸ਼ ਚਾਹੀਦਾ ਆ ਜਿਹੜੀ ਦੁਈ ਹੈ ਜਾਤ ਜਿਹੜੀ ਬਣਦੀ ਹੈ ਜਾਤ ਅਸਲ ਚ ਪੌਣ ਪਾਣੀ ਕੀਤੇ ਸਰੀਰ ਆਕਾਸ਼ ਦੇ ਚੁੱਕੇ ਵਿੱਚ ਹੈ ਇਸ ਕਰਕੇ ਆਕਾਸ਼ ਕਰਦੇ ਆਕਾਸ਼ ਤਾਂ ਧਾਗਾ ਹੈ ਜਿਵੇਂ ਫੁੱਲਾਂ ਦੀ ਵਾਲਾ ਬਣਾਉਣੀ ਹੈ ਤਾਂ ਧਾਗੇ ਦੀ ਲੋੜ ਹੈ ਧਾਗੇ ਦੀ ਲੋੜ ਹੈ ਭਾਈ ਤਾਂ ਧਾਗਾ ਹੈ ਫੁੱਲ ਪਰੋਣ ਵਾਸਤੇ ਜੇ ਫੁੱਲਾਂ ਦਾ ਹਾਰ ਬਣਾਉਣਾ ਧਾਗੇ ਦੀ ਲੋੜ ਹੈ ਕਾਜ ਤਾਂ ਧਾਗਾ ਹੈ ਧਾਗੇ ਬਿਨਾਂ ਨਹੀਂ ਫੁੱਲਾਂ ਦਾ ਹਾਰ ਬਣਦਾ ਹਾਰ ਫੁੱਲਾਂ ਦਾ ਕਹੂਗਾ ਪਰ ਧਾਗਾ ਉਸ ਪੇੜ ਨੂੰ ਨਹੀਂ ਲੱਗਦਾ ਜਦੋਂ ਫੁੱਲ ਆਏ ਨੇ ਧਾਗਾ ਨਾਲ ਪੇੜਾਂ ਨੇ ਦਿੱਤਾ ਤਾਂ ਕਰਕੇ ਤਾਂ ਹੋ ਰਹਾ ਹੈ ਇਸ ਕਰਕੇ ਆਤਮਾ ਹਮੇ ਹੋਵੇ ਆਤਮਾ ਹੋਰ ਪੇੜ ਤੋਂ ਆਈ ਹੋਈ ਹੈ ਤਾਂ ਤਾਂ ਹੋਰ ਜੀ ਸੁਖ ਮੂਰਤ ਨਾਮ ਨਰੰਜਣ ਇਹਨੂੰ ਨਰੰਜਣ ਕਹਿੰਦੇ ਆ ਜਾਂਦੇ ਨਰੰਜਣ ਦੀ ਸੁਖ ਮੂਰਤ ਹੁੰਦੀ ਹੈ ਕਾਇਆ ਦਾ ਆਕਾਰ ਆਕਾਰ ਉਹਦਾ ਕਾਦਾ ਕਾਇਆ ਦਾ ਕਾਇਆ ਕੱਲੇ ਆਕਾਸ਼ ਨੂੰ ਕਾਇਆ ਕਹਿੰਦੇ ਜਦੋਂ ਸਾਡਾ ਸਰੀਰ ਕੱਲਾ ਆਕਾਸ਼ ਹੈ ਫਿਰ ਕਾਇਆ ਹੈ ਫਿਰ ਮਾਇਆ ਆ ਮਾਇਆ ਮਾਇਆ ਕਦ ਬਣਦੀ ਹੈ ਇਹ ਮਾਇਆ ਨੂੰ ਕਾਇਆ ਕਹਿਣ ਲੱਗੇ ਜਦ ਆਪਾਂ ਇੱਥੇ ਹੋ ਗਏ ਸਰੀਰ ਨੂੰ ਜਦ ਕਾਇਆ ਮੰਨ ਲਿਆ ਨਾ ਜਿਹੜਾ ਮਿੱਟੀ ਹੈ ਜਿਹਦੇ ਵਿੱਚ ਜਿਹੜਾ ਸੂਖਾ ਮੂਰਤ ਅੱਖਾਂ ਨੂੰ ਨਹੀਂ ਦੀਦੀ ਇੱਥੋਂ ਸੂਖਾ ਮੂਰਤ ਜਿਹੜੀ ਅੱਖਾਂ ਨੂੰ ਨਹੀਂ ਦੀਦੀ ਜਿਹੜਾ ਕਾਇਆ ਦਾ ਆਕਾਰ ਹੈ ਨਾ ਕਾਇਆ ਦਾ ਸਰੀਰ ਹੈ ਉਹ ਅੱਖਾਂ ਨੂੰ ਨਹੀਂ ਦਿਖ ਸਕਦਾ ਅੱਖਾਂ ਨੂੰ ਦਿਖਣ ਵਾਲੇ ਸਰੀਰ ਨੂੰ ਫਿਰ ਠੀਕ ਹੈ ਕਾਰਨ ਨੇ ਕਾਇਆ ਕਿਵੇਂ ਮੰਨ ਲਿਆ ਵੇ ਜਗਾ ਜਗਾ ਕਾਇਆ ਸਰੀਰ ਨੂੰ ਇਹਨੂੰ ਮੰਨਿਆ ਹੋਇਆ ਕਿਵੇਂ ਮੰਨ ਲਿਆ ਇਹ ਖੋਜ ਦਾ ਵਿਸ਼ਾ ਸੀ ਇੱਥੇ ਕਾਇਆ ਕਿਹਨੂੰ ਮੰਨਿਆ ਹੋਇਆ ਤੁਸੀਂ ਕਾਇਆ ਕਿਹਨੂੰ ਮੰਨਦੇ ਹੋ ਇਹ ਤਾਂ ਮਾਇਆ ਹੈ ਮਾਇਆ ਨੂੰ ਕਾਇਆ ਜਦ ਮੰਨ ਲਿਆ ਕਾਇਆ ਔਰ ਮਾਇਆ ਮਿਕਸ ਕਰਤੀ ਦੋਏ ਇਹਨਾਂ ਨੇ ਗੁਰਬਾਣੀ ਦੇ ਅਰਥ ਕਿੱਥੋਂ ਆਉਣੇ ਸੀ ਨਿਰਾਕਾਰੀ ਸਰੀਰ ਕਾਇਆ ਦਾ ਆਕਾਰ ਹੈ ਆ ਸਰੀਰ ਮਾਇਆ ਦਾ ਆਕਾਰ ਹੈ ਅੰਦਰਲਾ ਨਹੀਂ ਉਪਜਿਆ ਉਪਜਿਆ ਹੈ ਜੋ ਉਪਜੋ ਸੋ ਬਿਨਸਾ ਹੈ ਉਪਜਿਆ ਕੀ ਸੀ ਉਪਜਿਆ ਸੀ ਮਨ ਮਰੂਗਾ ਕੀ ਮਰੂਗਾ ਵੀ ਮਰ ਜੋ ਉਪਜਿਓ ਮਾਇਆ ਜਾ ਕੇ ਕੀ ਉਪਜਿਆ ਸੀ ਮਨ ਮਨ ਉਪਜਿਆ ਸੀ ਤੇ ਮਰਨਾ ਵੀ ਮਨ ਨੂੰ ਮਰਨਾ ਮਨ ਅੱਡ ਹੋ ਕੇ ਮਾਇਆ ਨਾਲ ਜੁੜਿਆ ਸੀ ਨਾ ਜਦ ਦੋ ਹੋਏ ਤੇ ਮਨੇ ਮਾਇਆ 'ਚ ਫਸਿਆ ਸੀ ਨਾ ਜਾ ਕੇ ਜਿਹੜਾ ਉਪਜਿਆ ਸੀ ਮਾਨਾ ਉਸ ਨੂੰ ਮਰਨਾ ਪੈਣਾ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਅੱਜ ਜਾਂ ਕੱਲ ਇਹਦੇ ਕੋਈ ਫਰਕ ਨਹੀਂ ਕਰ ਪੈਂਦਾ ਫਿਰ ਸਿਰਫ ਉਸੇ ਨੂੰ ਪੈਣਾ ਜਿਹੜਾ ਉੱਜਿਆ ਜੋ ਵੱਖਰਾ ਹੋਇਆ ਜਦੋਂ ਵੀ ਦੁਨੀਆ ਖਤਮ ਹੋਣੀ ਹੈ ਸ੍ਰਿਸ਼ਟੀ ਹਵਾ ਪੈਰ ਅਲੱਗ ਹੋਈ ਹੈ ਆਕਾਸ਼ ਤੋਂ ਹਵਾ ਨੂੰ ਹੈ ਆਕਾਸ਼ ਮਿਲਣਾ ਪੈਣਾ ਆਕਾਸ਼ ਨਹੀਂ ਹਵਾ ਨੂੰ ਜਾਣਾ ਇਹ ਸਾਨੂੰ ਬੈਗ ਨਾ ਪੈਣਾ ਸਭ ਕਾਸੇ ਨੂੰ ਪੌਣ ਰੂਪ ਹੋ ਕੇ ਸਮਾ ਹੋਣਾ ਸਾਰਿਆ ਸਭ ਕੁਝ ਪੌਣ ਰੂਪ ਹੋ ਜਾਣਾ ਇੱਕ ਵਾਰ ਜਿਵੇਂ ਜਿਵੇਂ ਪੈਦਾ ਹੋਇਆ ਬੈਠ ਜਾਣਾ ਪਿਛੇ ਨੂੰ ਪੌਣ ਰੂਪ ਹੋ ਕੇ ਜਿਹੜੇ ਰੂਪ ਚ ਅੱਡ ਹੋਇਆ ਸੀ ਆਕਾਸ਼ ਤੋਂ ਉਸੇ ਰੂਪ ਜਾ ਕੇ ਸ੍ਰਿਸ਼ਟੀ ਨੇ ਸਮਾ ਜਾਣਾ ਫਿਰ ਜੇ ਭਾਵ ਬਣ ਕੇ ਪਾਣੀ ਅੱਡ ਹੋਇਆ ਸੀ ਸਮੁੰਦਰ ਨੂੰ ਤਾਂ ਪਾਣੀ ਵੜ ਕੇ ਨਾਲ ਲੜੂਗਾ ਅੱਡ ਹੋਇਆ ਸੀ ਰੂਪ ਬਦਲਿਆ ਸੀ ਪਾਣੀ ਬਣ ਕੇ ਨਾਲ ਵਾਪਸ ਆਉ ਪਾਣੀ ਨੂੰ ਵੀ ਹਵਾਈ ਬਣਨਾ ਪਊਗਾ ਜਿਵੇਂ ਪਿਛੇ ਨੂੰ ਗਿਆ ਹੋਵੇ ਅੱਗੇ ਨੂੰ ਵਧਿਓ ਉਸ ਉਹਨਾਂ ਪੈਰੀ ਪੁੱਠੇ ਪੈਰੀ ਵਾਪਸ ਆਉਣਾ ਪਊ ਸਤਿਆ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਸਤਿਆ ਮਨ ਸੰਤੋਖ ਹੁਣ ਇੱਕ ਸਦੀ ਆ ਗਏ ਜੋਗੀ ਆ ਗਏ ਜਦੀ ਸਦੀ ਸਤਵਾਦੀ ਜਿਵੇਂ ਹਰੀ ਚੱਲਦਾ ਸਤਵਾਦੀਆਂ ਦੀ ਕੈਟਾਗਰੀ ਕੋ ਸਤੋਗੁਣੀ ਜਿਹੜੇ ਆਦਮੀ ਨੇ ਸਤੋਗੁਣੀ ਅਵਸਥਾ ਵਾਲੇ ਇਹ ਉਹਨਾਂ ਦੀ ਗੱਲ ਹੈ ਵਿਸ਼ਨੂ ਰਜੋ ਗੁਣੀ ਸ਼ਿਵ ਜੀ ਤਮੋ ਗੁਣੀ ਜੋ ਕਿ ਤਮੋ ਗੁਣੀ ਇੱਕ ਸਤੋ ਗੁਣੀ ਵੀ ਨੇ ਦਾਨ ਕਰਦੇ ਸਤਿਆ ਨੇ ਮਨ ਕਿਵੇਂ ਸਤੋ ਹੋਵੇਦਾ ਉਹਨਾਂ ਨੂੰ ਕਿਵੇਂ ਲੀਪ ਕਿਵੇਂ ਮਿਲਦਾ ਦੇਣੇ ਕੇ ਵਿਚਾਰ ਕੁਝ ਦੇਣ ਦੀ ਇੱਛਾ ਨਾਲ ਉਹਨਾਂ ਨੂੰ ਉਹਨਾਂ ਦੇ ਮਨ 'ਚ ਸ਼ਾਂਤ ਸੰਤੋਖ ਉਪਜਾ ਉਹ ਸ਼ਾਂਤੀ ਪੈਦਾ ਹੁੰਦੀ ਹੈ ਲੀਪ ਲਾ ਦਾਨ ਕਰਕੇ ਖੁਸ਼ੀ ਪ੍ਰਾਪਤ ਹੁੰਦੀ ਹੈ ਦਾਨ ਕਰਨਾ ਉਹਨਾਂ ਨੂੰ ਬੜਾ ਲੀਫ ਮਿਲਦਾ ਖੁਸ਼ੀ ਪ੍ਰਾਪਤ ਹੁੰਦੀ ਹੈ ਸੰਤੋਸ਼ ਪ੍ਰਾਪਤ ਹੁੰਦਾ ਦੇਣ ਦਾ ਵਿਚਾਰ ਕੋ ਦੇਣ ਕਰਕੇ ਲੈਣ ਕਰਕੇ ਨਹੀਂ ਸਦੀ ਲੈ ਕੇ ਨਹੀਂ ਕੋਈ ਕੁਝ ਵੀ ਸੰਸਾਰ ਦੇ ਵਿੱਚ ਕੋਈ ਦਿੰਦੇ ਹੀ ਦਿੰਦੇ ਨੇ ਮੰਗਦੇ ਨਹੀਂ ਦਾਦੀ ਨੇ ਉਹ ਪਰ ਇੱਕ ਬਿਮਾਰੀ ਰਹੀ ਹੈ ਉਹਨਾਂ ਨੂੰ ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ ਉਹ ਇੱਥੇ ਤਾਂ ਦੇਈ ਜਾਂਦੇ ਨੇ ਮੰਗਦੇ ਨੇ ਫਿਰ ਮੰਗਦੇ ਕਾਤੇ ਹੋ ਦਾਤੇ ਹੋ ਨਹੀਂ ਸਹਿਸਾ ਗੁਣਾ ਦਿੱਤੇ ਹੋ 1 ਰੁਪਿਆ ਦਾਨ ਕਰਦੇ 1 ਰੁਪਿਆ ਮੰਗਦੇ ਹੋ 1000 ਰੁਪਿਆ 1000 ਗੁਣਾ ਤੁਸੀਂ ਮੰਗਦੇ ਹੋਏ ਕਿ ਦਾਤੇ ਹੋਏ 1 ਰੁਪਿਆ ਦਾਨ ਕਰਕੇ 1000 ਰੁਪਿਆ ਜਿਹੜਾ ਮੰਗਦਾ ਹੈ ਉਹ ਮੰਗਦਾ ਹੋਇਆ ਕਿ ਦਾਤਾ ਹੋਇਆ ਰੋਟੀਆਂ ਪਕਾਉਣ ਨੂੰ ਆਟਾ ਛਾਣਦਾ ਬੂਰਾ ਦਾ ਡੋਲੇ ਦੇਈਦਾ ਬੂਰਾ ਵੇਚਦਾ ਦੇਖਿਆ ਕੋਈ ਦੁਕਾਨਦਾਰ ਨੂੰ ਥੋੜੀ ਮੋੜ ਕੇ ਆਉਂਦਾ ਵੀ ਤੇਰੀ ਕਣਕ ਤੇ ਬੂਰਾ ਤੇਰੇ ਆਟੇ 'ਚ ਬੂਰਾ ਨਿਕਲਿਆ ਲੈ ਲੈ ਹੁਣ ਉਹ ਬੂਰਾ ਵੀ ਨਹੀਂ ਹਜ਼ਾਰ ਪੈਸਾ ਤਾਂ ਹੁੰਦਾ ਉਹਦੀ ਵੀ ਆਪਾਂ ਲਾਪਰਵਾਹੀ ਦਾ 1 ਰੁਪਿਆ ਦੇ ਕੇ 1000 ਰੁਪਿਆ ਕੋਈ ਭੁੱਗੇ ਅਰਦਾਸ ਕਰਾਵੇ ਗੁਰਦੁਆਰੇ ਜਾ ਕੇ ਫਿਰ ਉਹ ਸਮਝੇ ਮੈਂ ਦਾਤਾ ਉਦੋਂ ਬੜਾ ਮੂਰ ਕੌਣ ਉਹ ਤਾਂ ਬਿਜਨਸਮੈਨ ਹੈ ਬਹੁਤ ਤਕੜਾ ਆਇਆ ਮਾਇਰ ਕਿਥੋਂ ਦੀ ਸ਼ੁਰੂ ਹੁੰਦੀ ਹਵਾ ਪਾਣੀ ਅੱਗ ਮਿੱਟੀ ਚਾਰ ਚੀਜ਼ਾਂ ਨੇ ਚਾਰਾਂ ਤੋਂ ਆਦਮੀ ਕਮਲ ਅੱਗ ਤੋਂ ਵੀ ਆਦਮੀ ਕਮਲ ਹੈ ਮਿੱਟੀ ਤੋਂ ਕਮਲ ਹੈ ਚਾਹੇ ਮੂਰਤੀਆਂ ਬਣਾ ਕੇ ਵੇਚੇ ਤਾਂ ਲੈ ਰਿਹਾ ਨਾ ਪੱਥਰ ਤੋਂ ਵੀ ਕੰਮ ਲੈ ਰਿਹਾ ਮਕਾਨ ਬਣਾ ਰਿਹਾ ਚਾਰੇ ਚੀਜ਼ਾਂ ਤੋਂ ਆਦਮੀ ਚਾਰਾਂ ਨੂੰ ਵਰਤ ਰਿਹਾ ਕੰਮ ਲੈ ਰਿਹਾ ਆਕਾਸ਼ ਵਿੱਚ ਰਹਿ ਕੇ ਕੰਮ ਲੈ ਰਿਹਾ ਆਕਾਸ਼ ਤੋਂ ਕੋਈ ਕੰਮ ਨਹੀਂ ਲੈ ਰਿਹਾ ਅੱਲਾ ਸਕਦਾ ਆਕਾਸ਼ ਉੱਡ ਸਕਦਾ ਆਕਾਸ਼ ਸਾਡੇ ਬਸ ਵਿੱਚ ਨਹੀਂ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਮੂਰਤ ਸੁਖਮ ਮੂਰਤ ਆਕਾਸ਼ ਵੀ ਸੁਖਮ ਮੂਰਤ ਹੈ ਨਾਮ ਨਿਰੰਜਨ ਕਾਇਆ ਕਾ ਕਾ ਸੁਖਮ ਆਕਾਸ਼ ਵੀ ਸੁਖਮ ਹੈ ਇਸ ਕਰਕੇ ਸੁਖਮ ਦਾ ਸੁਖਮ ਨਾਲ ਸੰਬੰਧ ਗਗਨ ਅੰਤਰਵਾਸ ਆਕਾਸ਼ ਵੀ ਸੁਖਮ ਹੈ ਔਰ ਜਿਹੜੀ ਮੂਰਤ ਹੈ ਉਹਦੀ ਦੇਹ ਕਲਾ ਆਕਾਸ਼ ਹੈ ਮੂਰਤ ਤਾਂ ਬਣੀ ਹੈ ਮੂਰਤ ਕਾਲ ਬਣੂਗੀ ਕਾਇਆ ਕਿਵੇਂ ਬਣੂਗੀ ਆਕਾਸ਼ ਕਾਇਆ ਬਣਾਉ ਉਹਦੀ ਮਾਇਆ ਤਾਂ ਚਾਹੀਦੀ ਹੈ ਨਾ ਕਾਇਆ ਦੇ ਵਿੱਚ ਵੀ ਕਾਇਆ ਦੀ ਜਿਹੜੀ ਮਾਇਆ ਉਹ ਆ ਰਹੀ ਹੈ ਸਿਰਫ ਆਕਾਸ਼ ਆਕਾਸ਼ ਜੋਤ ਵਾਸਤੇ ਆਕਾਸ਼ ਚਾਹੀਦਾ ਆ ਜਿਹੜੀ ਦੋਈ ਹੈ ਜਾਤ ਜਿਹੜੀ ਬਣਦੀ ਹੈ ਜਾਤ ਅਸਲ ਚ ਪੌਣ ਪਾਣੀ ਕੀ ਦੇਹ ਸਰੀਰ ਹੈ ਆਕਾਸ਼ ਦੇ ਕਿ ਵਿੱਚ ਹੈ ਇਸ ਕਰਕੇ ਬਾਸ਼ਤ ਨੂੰ ਕਹਿੰਦੇ ਆਕਾਸ਼ ਤਾਂ ਧਾਗਾ ਹੈ ਜਿਵੇਂ ਫੁੱਲਾਂ ਦੀ ਵਾਲਾ ਬਣਾਉਣੀ ਹੈ ਤਾਂ ਧਾਗੇ ਦੀ ਲੋੜ ਹੈ ਧਾਗੇ ਦੀ ਲੋੜ ਹੈ ਆਕਾਸ਼ ਤਾਂ ਧਾਗਾ ਹੈ ਫੁੱਲ ਪਰੋਣ ਵਾਸਤੇ ਜੇ ਫੁੱਲਾਂ ਦਾ ਹਾਰ ਬਣਾਉਣਾ ਧਾਗੇ ਦੀ ਲੋੜ ਹੈ ਆਕਾਸ਼ ਤਾਂ ਧਾਗਾ ਹੈ ਧਾਗੇ ਬਿਨਾਂ ਨਹੀਂ ਫੁੱਲਾਂ ਦਾ ਹਾਰ ਬਣਦਾ ਹਾਰ ਫੁੱਲਾਂ ਦਾ ਕਹੂਗਾ ਪਰ ਧਾਗਾ ਉਸ ਪੇੜ ਨੂੰ ਨਹੀਂ ਲੱਗਦਾ ਜਿੱਥੋਂ ਫੁੱਲ ਆਏ ਨੇ ਧਾਗਾ ਨਾ ਪੇੜਾ ਨਹੀਂ ਦਿੱਤਾ ਧਾਗਾ ਕਿਤੇ ਰਿਹਾ ਹੈ ਇਸ ਕਰਕੇ ਆਤਮਾ ਹਮੇ ਹੋਵੇ ਆਤਮਾ ਹੋਰ ਪੇੜ ਤੋਂ ਆਈ ਹੋਈ ਹੈ ਧਾਗਾ ਹੋਰ ਚੀਜ਼ ਸੁਖ ਮੂਰਤ ਨਾਮ ਨਿਰੰਜਣ ਸਿਖਾਇਆ ਕਰਦਾ ਇਹਨੂੰ ਨਰਜਣ ਕਹਿੰਦੇ ਆ ਜਿਹੜੇ ਨਰਜਣ ਦੀ ਸੂਖਮ ਬਹੁਤ ਹੁੰਦੀ ਕਾਇਆ ਦਾ ਆਕਾਰ ਆਕਾਰ ਉਹਦਾ ਕਾਦਾ ਕਾਇਆ ਦਾ ਕਾਇਆ ਕੱਲੇ ਆਕਾਸ਼ ਨੂੰ ਕਾਇਆ ਕਹਿੰਦੇ ਜਦੋਂ ਸਾਡਾ ਸਰੀਰ ਕੱਲਾ ਆਕਾਸ਼ ਹੈ ਫਿਰ ਕਾਇਆ ਹੈ ਫਿਰ ਮਾਇਆ ਆ ਮਾਇਆ ਮਾਇਆ ਕਦ ਬਣਦੀ ਹੈ ਇਹ ਮਾਇਆ ਨੂੰ ਕਾਇਆ ਕਹਿਣ ਲੱਗੇ ਸਿਆਪਾ ਇੱਥੇ ਹੋ ਗਿਆ ਸਰੀਰ ਨੂੰ ਜਦ ਕਾਇਆ ਮੰਨ ਲਿਆ ਨਾ ਜਿਹੜਾ ਮਿੱਟੀ ਹੈ ਜਿਹਦੇ ਵਿੱਚ ਜਿਹੜਾ ਸੂਗਾ ਮੂਰਤ ਅੱਖਾਂ ਨੂੰ ਨਹੀਂ ਦੀਦੀ ਇੱਥੋਂ ਸੂਗਾ ਮੂਰਤ ਜਿਹੜੀ ਅੱਖਾਂ ਨੂੰ ਨਹੀਂ ਦੀਦੀ ਜਿਹੜਾ ਕਾਇਆ ਦਾ ਆਕਾਰ ਹੈ ਨਾ ਕਾਇਆ ਦਾ ਸਰੀਰ ਹੈ ਉਹ ਅੱਖਾਂ ਨੂੰ ਨਹੀਂ ਦਿੱਸ ਸਕਦਾ ਅੱਖਾਂ ਨੂੰ ਦੇਖਣ ਵਾਲੇ ਸਰੀਰ ਨੂੰ ਫਿਰ ਠੀਕ ਹੈ ਕਾਰਨ ਨੇ ਕਾਇਆ ਕਿਵੇਂ ਮੰਨ ਲਿਆ ਹੋਵੇ ਜਗਾ ਜਗਾ ਕਾਇਆ ਸਰੀਰ ਨੂੰ ਇਹਨੂੰ ਮੰਨਿਆ ਹੋਇਆ ਕਿਵੇਂ ਮੰਨ ਲਿਆ ਇਹ ਖੋਜ ਦਾ ਵਿਸ਼ਾ ਸੀ ਇੱਥੇ ਕਾਇਆ ਕਿਰੂ ਮੰਨਿਆ ਹੈ ਤੁਸੀਂ ਕਾਇਆ ਕਿਰੂ ਮੰਨਦੇ ਹੋ ਇਹ ਤਾਂ ਮਾਇਆ ਹੈ ਮਾਇਆ ਨੂੰ ਕਾਇਆ ਜਦ ਮੰਨ ਲਿਆ ਕਾਇਆ ਔਰ ਮਾਇਆ ਮਿਕਸ ਕਰਤੀ ਦੋ ਇਹਨਾਂ ਨੇ ਗੁਰਬਾਣੀ ਦੇ ਅਰਥ ਕਿੱਥੋਂ ਆਉਣੇ ਸੀ ਕਾੜੀ ਸਰੀਰ ਕਾਇਆ ਦਾ ਆਕਾਰ ਹੈ ਆ ਸਰੀਰ ਮਾਇਆ ਦਾ ਆਕਾਰ ਹੈ ਅੰਦਰਲਾ ਨਹੀਂ ਉਪਜਿਆ ਉਪਜਿਆ ਹੈ ਜੋ ਉਪਜੋ ਸੋ ਬਿਨਸਾਇਆ ਉਪਜਿਆ ਕੀ ਸੀ ਉਪਜਿਆ ਸੀ ਮਨ ਮਰੂਗਾ ਕੀ ਮਰੂਗਾ ਵੀ ਮਨ ਜੋ ਉਪਜੋ ਸੋ ਬਿਨਸਾ ਮਾਇਆ ਜਾ ਕੇ ਕੀ ਉਪਜਿਆ ਸੀ ਮਨ ਮਨ ਉਪਜਿਆ ਸੀ ਤੇ ਮਰਨਾ ਵੀ ਮਨ ਨੂੰ ਪੈਣਾ ਮਾਇਆ ਡੋਹ ਕੇ ਮਾਇਆ ਨਾਲ ਜੁੜਿਆ ਸੀ ਨਾ ਜੇ ਦੋ ਹੋਏ ਤੇ ਮਾਨੇ ਮਾਇਆ 'ਚ ਫਸਿਆ ਸੀ ਨਾ ਜਾ ਕੇ ਜਿਹੜਾ ਉਪਜਿਆ ਸੀ ਮਾਨਾ ਉਸ ਨੂੰ ਮਲਣਾ ਪੈਣਾ ਜੋ ਉਪਜੋ ਸੋ ਬਿਰਸ ਹੈ ਪਰ ਉਹ ਅੱਜ ਕੇ ਅੱਜ ਆ ਕੱਲ ਇਹਦੇ ਕੋਈ ਫਰਕ ਨਹੀਂ ਕਰ ਬਿਰਸ ਹੈ ਬਿਰਸ ਨੂੰ ਪੈਣਾ ਜਿਹੜਾ ਉਪਜਿਆ ਜੋ ਵੱਖਰਾ ਹੋਇਆ ਜਦੋਂ ਵੀ ਦੁਨੀਆ ਖਤਮ ਹੋ ਰਹੀ ਹੈ ਸ੍ਰਿਸ਼ਟੀ ਹਵਾ ਅਲੱਗ ਹੋਈ ਹੈ ਆਕਾਸ਼ ਤੋਂ ਹਵਾ ਨੂੰ ਹੈ ਆਕਾਸ਼ ਮਿਲਣਾ ਪੈਣਾ ਆਕਾਸ਼ ਨਹੀਂ ਹਵਾ ਨੂੰ ਜਾਣਾ ਇਸ ਨੂੰ ਬੈਸ ਬੁਲਣਾ ਪੈਣਾ ਸਭ ਕਰਦੇ ਨੂੰ ਪੌਣ ਰੂਪ ਹੋ ਕੇ ਸਮਾ ਹੋਣਾ ਸਾਰਿਆ ਸਭ ਕੁਝ ਪੌਣ ਰੂਪ ਹੋ ਜਾਣਾ ਇੱਕ ਵਾਰ ਜਿਵੇਂ ਜਿਵੇਂ ਪੈਦਾ ਹੋਇਆ ਬੈਕ ਜਾਣਾ ਪਿਛੇ ਨੂੰ ਪੌਣ ਰੂਪ ਹੋ ਕੇ ਜਿਹੜੇ ਰੂਪ ਚ ਅੱਡ ਹੋਇਆ ਸੀ ਆਕਾਸ਼ ਤੋਂ ਉਸੇ ਰੂਪ ਜਾ ਕੇ ਸ੍ਰਿਸ਼ਟੀ ਨੇ ਸਮਾ ਜਾਣਾ ਫਿਰ ਜੇ ਭਾਵ ਬਣ ਕੇ ਪਾਣੀ ਅੱਡ ਹੋਇਆ ਸੀ ਸਮੁੰਦਰ ਨੂੰ ਤਾਂ ਪਾਣੀ ਵੜ ਕੇ ਨਾਲ ਰੂਗਾ ਅੱਡ ਹੋਇਆ ਸੀ ਰੂਪ ਬਦਲਿਆ ਸੀ ਪਾਣੀ ਬਣ ਕੇ ਨਾਲ ਵਾਪਸ ਆਉਂਦਾ ਪਾਣੀ ਨੂੰ ਵੀ ਹਵਾ ਹੀ ਬਣਨਾ ਪਊਗਾ ਜਿਵੇਂ ਪਿੱਛੇ ਨੂੰ ਗਿਆ ਹੋਵੇ ਅੱਗੇ ਨੂੰ ਵਧਿਆ ਉਸ ਉਹਨਾਂ ਪੈਰੀ ਪੁੱਠੇ ਪੈਰੀ ਵਾਪਸ ਹੋਣਾ ਪਊਗਾ ਸਦੀਆਂ ਮਨ ਸੰਤੋਖ ਉਪਜੈ ਦੇਨੇ ਕੈ ਵਿਚਾਰ ਸਦੀਆਂ ਮਨ ਸੰਤੋਖ ਹੁਣ ਇੱਕ ਸਦੀ ਆ ਗਏ ਜੋਗੀ ਆ ਗਏ ਜਦੀ ਸਦੀ ਸਤਵਾਦੀ ਜਿਵੇਂ ਹਰੀ ਚੱਲਦਾ ਸਤਵਾਦੀਆਂ ਦੀ ਕੈਟਾਗਰੀ ਕੋ ਸਤੋਗੁਣੀ ਜਿਹੜੇ ਆਦਮੀ ਨੇ ਸਤੋਗੁਣੀ ਅਵਸਥਾ ਵਾਲੇ ਇਹ ਉਹਨਾਂ ਦੀ ਗੱਲ ਹੈ ਵਿਸ਼ਨੂੰ ਰਜੋ ਗੁਣੀ ਸ਼ਿਵ ਜੀ ਤਮੋ ਗੁਣੀ ਜੋ ਕਿ ਤਮੋ ਗੁਣੀ ਤੋਂ ਇੱਕ ਸਤੋ ਗੁਣੀ ਵੀ ਨੇ ਦਾਨ ਕਰਦੇ ਸਤਿਆਂ ਦਾ ਦੀ ਕਿਵੇਂ ਹੋਵੇ ਹੋਵੇਦਾ ਉਹਨਾਂ ਨੂੰ ਕਿਵੇਂ ਰਿਲੀਫ ਕਰਨ ਮਿਲਦਾ ਦੇਣੇ ਕੇ ਵਿਚਾਰ ਕੁਝ ਦੇਣ ਦੀ ਇੱਛਾ ਨਾਲ ਉਹਨਾਂ ਨੂੰ ਸਤੋ ਉਹਨਾਂ ਦੇ ਮਨ 'ਚ ਸ਼ਾਂਤ ਸੰਤੋਖ ਉਪਜਾ ਉਹ ਸ਼ਾਂਤੀ ਪੈਦਾ ਹੁੰਦੀ ਲੀ ਮਿਲਦਾ ਦਾਨ ਕਰਕੇ ਖੁਸ਼ੀ ਪ੍ਰਾਪਤ ਹੁੰਦੀ ਹੈ ਦਾਨ ਕਰਨਾ ਉਹਨਾਂ ਨੂੰ ਬੜਾ ਲੀ ਮਿਲਦਾ ਖੁਸ਼ੀ ਪ੍ਰਾਪਤ ਹੁੰਦੀ ਹੈ ਸੰਤੋਸ਼ ਪ੍ਰਾਪਤ ਹੁੰਦਾ ਦੇਣ ਦਾ ਵਿਚਾਰ ਕੋ ਦੇਣ ਕਰਕੇ ਲੈਣ ਕਰਕੇ ਨਹੀਂ ਸਦੀ ਲੈ ਕੇ ਨਹੀਂ ਕੁਝ ਕੁਝ ਵੀ ਸੰਸਾਰ ਦੇ ਵਿੱਚ ਕੋਈ ਦਿੰਦੇ ਹੀ ਦਿੰਦੇ ਨੇ ਮੰਗਦੇ ਨਹੀਂ ਦਾਦੀ ਨੇ ਉਹ ਪਰ ਇੱਕ ਬਿਮਾਰੀ ਹੋ ਰਹੇਗਾ ਉਹਨਾਂ ਨੂੰ ਦੇ ਦੇ ਮੰਗਣ ਸਹਿਸਾ ਗੁਣਾ ਸੋਭ ਕਰਨ ਸੰਸਾਰ ਉਹ ਇੱਥੇ ਦਾ ਦੇਈ ਜਾਂਦੇ ਨੇ ਮੰਗਦੇ ਨੇ ਫਿਰ ਮੰਗਦੇ ਕਾਤੇ ਹੋ ਦਾਤੇ ਹੋ ਨਹੀਂ ਸੈਸਾ ਗੁਣਾ ਦਿੱਤੇ ਹੋ 1 ਰੁਪਈਆ ਦਾਨ ਕਰਦੇ 1 ਰੁਪਿਆ ਬਦਲਿਆ 1000 ਰੁਪਈਆ 1000 ਗੁਣਾ ਫਿਰ ਤੁਸੀਂ ਮੰਗਦੇ ਹੋਏ ਕਿ ਦਾਤੇ ਹੋਏ ਇੱਕ ਰੁਪਈਆ ਦਾਨ ਕਰਕੇ 1000 ਰੁਪਈਆ ਜਿਹੜਾ ਮੰਗਦਾ ਹੈ ਉਹ ਮੰਗਦਾ ਹੋਇਆ ਕਿ ਦਾਤਾ ਹੋਇਆ ਰੋਟੀਆਂ ਪਕਾਉਣ ਨੂੰ ਆਟਾ ਛਾਣਦਾ ਬੂਰਾ ਦਾ ਢੋਲੇ ਦੇਈਦਾ ਬੂਰਾ ਵੇਚਦਾ ਦੇਖਿਆ ਕੋਈ ਦੁਕਾਨਦਾਰ ਨੂੰ ਥੋੜੀ ਮੋੜ ਕੇ ਆਉਂਦਾ ਵੀ ਤੇਰੀ ਕਣਕ ਤੇ ਬੂਰਾ ਤੇਰੇ ਆਟੇ 'ਚ ਬੂਰਾ ਨਿਕਲਿਆ ਲੈ ਲੈ ਮਾ ਉਹ ਬੂਰਾ ਵੀ ਨਹੀਂ 1000 ਮੈਂ ਹਿੱਸਾ ਤਾਂ ਹੁੰਦਾ ਉਹਦੀ ਵੀ ਆਪਾਂ ਲਾਪਰਵਾਹੀ ਦਾ 1 ਰੁਪਿਆ ਦੇ ਕੇ 1000 ਰੁਪਿਆ ਕੋਈ ਭੁੱਗੇ ਅਰਦਾਸ ਕਰਾਵੇ ਗੁਰਦੁਆਰੇ ਜਾ ਕੇ ਫਿਰ ਉਹ ਸਮਝੇ ਮੈਂ ਦਾਤਾ ਉਦੋਂ ਬੜਾ ਮੂਰ ਕੌਣ ਉਹਦਾ ਬਿਜਨਸਮੈਨ ਹੈ ਬਹੁਤ ਤਕੜਾ ਆਪਾਂ ਵੇਕਾਰ ਆ ਗਏ ਨਾ ਚੋਰ ਨੇ ਯਾਰ ਨੇ ਖਰਾਬ ਨੇ ਕਿਉਂਕਿ ਇਹ ਵਿੱਚ ਰਹਿਣਗੇ ਸੰਸਾਰੀ ਇਹ ਬੜੇ ਇਹ ਬੜੇ ਲੋਕ ਔਖੇ ਹੁੰਦੇ ਨੇ ਸੱਚੇ ਸੱਚ ਤੇ ਔਖੇ ਵਾਲੇ ਕੌਣ ਨੇ ਉਹਨਾਂ ਦੀ ਆਇਆ ਕੈਟਾਗਰੀ ਉਹ ਜਿਹੜੇ ਇੱਥੇ ਲਿਖਿਆ ਨਾ ਚੋਰਾਂ ਚਾਰਾਂ ਉਹੀ ਨੇ ਉਹ ਜਿਹੜੇ ਉਹਦੇ ਵਿੱਚ ਨੇ ਅਸੰਖ ਚੋਰਾਂ ਓਹੋ ਇਹ ਨਹੀਂ ਤ੍ਰਿਆ ਚਰਿੱਤਰ ਕਿਸੇ ਗੱਲ ਦੀ ਵਿਆਖਿਆ ਹੈ ਹਾਂ ਤ੍ਰਿਆ ਚਰਿੱਤਰ ਕੀ ਹੈ ਇਹ ਗੱਲ ਦੀ ਵਿਆਖਿਆ ਕਿੱਥੋਂ ਕਰੋਗੇ ਤੁਸੀਂ ਇੱਥੇ ਤਾਂ ਕਹਿਤੀ ਇੱਕ ਪੰਕਤੀ ਦੀ ਗੱਲ ਉਹਦਾ ਨਕਸ਼ਾ ਕਿਵੇਂ ਖੋਲ ਕੇ ਦੱਸੋਗੇ ਵੱਡਾ ਭਾਰੀ ਉਹ 404 ਚਰਿੱਤਰ ਇਸੇ ਗੱਲ ਦਾ ਹੈ ਉਹ ਇਸ ਪੰਕਤੀ ਦੀ ਵਿਆਖਿਆ ਉਹਦੇ ਜੋ ਮੋਸਟਲੀ ਇਹ ਜਿਹੇ ਨੇ ਸਾਰੇ ਇਹ ਪੱਖ ਹੈ ਉੱਥੇ ਸਾਰਾ ਇੱਥੇ ਦਾ ਇਸ਼ਾਰਾ ਕੀਤਾ ਹੋਇਆ ਇਹ ਦੱਸਣ ਵੀ ਇਹਦੀ ਕੀ ਲੋੜ ਸੀ ਇਸ ਪੰਕਤੀ ਦੀ ਇਹ ਲਿਖਣ ਦੀ ਆ ਲਫ਼ਜ਼ ਪਰ ਕਿਆ ਅਸ਼ਲੀਲ ਲਫ਼ਜ਼ ਨਹੀਂ ਹੈ ਇਹ ਤੋਂ ਅਸ਼ਲੀਲ ਨਹੀਂ ਸਮਝਦੇ ਭਾਸ਼ਾ ਨੂੰ ਇਹ ਇਹ ਵੀ ਅਸ਼ਲੀਲ ਹੈ ਜਿਨ੍ਹਾਂ ਨੂੰ ਇੰਨੀ ਅਕਲ ਨਹੀਂ ਹੈ ਇਹ ਵੀ ਅਸ਼ਲੀਲ ਹੈ ਇੱਥੇ ਅਸ਼ਲੀਲਤਾ ਦੱਸ ਦਿੱਤੀ ਅਸ਼ਲੀਲਤਾ ਹੈ ਉਥੇ ਇੱਥੇ ਦੱਸੀ ਉਥੇ ਦਿਖਾਈ ਹੈ ਕੀ ਦੱਸੀ ਹੈ ਇੱਕ ਦਿਖਾਈ ਹੈ ਉੱਥੇ ਪੂਰਾ ਦਰਸ਼ਨ ਕਰਾਇਆ ਐ ਸਾਰੇ ਸੱਚ ਦੇ ਵਿਰੋਧੀ ਨੇ ਤੁਹਾਡੇ ਵਿਰੋਧੀ ਨੇ ਇਹਨਾਂ ਨਾਲੇ ਲੜਾਈ ਹੈ ਤੁਹਾਡੀ ਜਾਨ ਖੜੇ ਦੀ ਲੜਾਈ ਇਹਨਾਂ ਲੋਕਾਂ ਨਾਲ ਹੈ ਇਹਨਾਂ ਦਾ ਇਹ ਜੇ ਹਥਿਆਰ ਨੇ ਇੰਨੀ ਕਹਿੰਦਾ ਕੋਈ ਸ਼ਕਤੀ ਹੈ ਇਹ ਜਿਹਨਾਂ ਦੀਆਂ ਫੌਜਾਂ ਨੇ ਇਹ ਜੇ ਇਹਨਾਂ ਦੇ ਬਾਣ ਨੇ ਇਹ ਜੇ ਇਹਨਾਂ ਦਾ ਹਥਿਆਰ ਨੇ ਤੁਹਾਡੇ ਕੋਲ ਕੀ ਹੈ ਇਹਨਾਂ ਕੋਲ ਕੀ ਹੈ ਘਬਰਾਉਣ ਦੀ ਲੋੜ ਨਹੀਂ ਇਹਨਾਂ ਕੋਲ ਹੈ ਉਹ ਕੁਝ ਨਹੀਂ ਇਹ ਗੱਲਾਂ ਬੜੀਆਂ ਬੜੀਆਂ ਕਰਨਗੇ ਹੁੰਦਾ ਕੁਝ ਨਹੀਂ ਪਰ ਜਦ ਸੰਗਲ ਲਾ ਰਿਆ ਤੁਸੀਂ ਜਦ ਹੱਥ ਬੰਨ ਨੇ ਰਾਉਂਦੇ ਨੇ ਲੋਕਾਂ ਨੂੰ ਅਸੀਂ ਦੇਖਿਆ ਬੜੇ ਬੜੇ ਸਾਧ ਜਾ ਕੇ ਸੰਗਲੇ ਨੂੰ ਸੜਨਾ ਜਾ ਕੇ ਵੇਰੂ ਡਾ ਲੋ ਤੇਰੇ ਹੱਥ ਬੰਦ ਨੇ ਕਹਿੰਦੇ ਜੀ ਮੇਰੇ ਘਰ ਕੋਈ ਸ਼ਕਤੀ ਆਵਾਂ ਤਾਂ ਬਸ ਇਹਨਾਂ ਨੂੰ ਡਰਾਉਣ ਪਰ ਇਹ ਡਰ ਜਾਂਦੇ ਹੁੰਦਾ ਹੀ ਕੁਝ ਨਹੀਂ ਸਮਝਦਾ ਹੋਏ ਫਲਾਣਾ ਹੋਏ ਸਭ ਡਰਦੇ ਨੇ ਸਾਡੇ ਸਿੱਟੋ ਦੇ ਧਾਰੇ ਹੋਏ ਸਮਾਦੇ ਟਾ ਲੈ ਜਾਂਦੇ ਨੇ ਫਰਸ਼ ਲਾ ਦਿੰਦੇ ਲੋਕ ਹੁਣ ਵੀ ਡਰੀ ਜਾਂਦੇ ਨੇ ਇਹਨਾਂ ਦਾ ਕੀ ਹੈ ਜਿਹੜੇ ਮਰੇ ਬਰਾਏ ਨੇ ਉਹਨਾਂ ਦਾ ਕੀ ਹੈ ਜਿਹੜੇ ਡਰੇ ਡਾਇ ਨੇ ਉਹਨਾਂ ਦਾ ਕੀ ਡਰਾਉਣ ਇਹ ਤਾਂ ਪਹਿਲਾਂ ਹੀ ਡਰਪੋਕ ਨੇ ਡਰੇ ਹੋਏ ਨੇ ਚੋਰਾ ਜਾਰਾ ਤੈ ਕੁੜਿਆਰਾ ਕੁੜਿਆਰਾ ਤਿੰਨ ਕੈਟਾਗਰੀਆਂ ਚੋਰ ਆਰਾਮ ਕੋਰ ਨੇ ਤੇ ਕੁੜਿਆਰਾ ਝੂਠੇ ਝੂਠ ਬੋਲਦੇ ਨੇ ਖਰਾਬਾ ਬੇਕਾਰ ਇੱਕ ਸਾਰੇ ਖਰਾਬਾ ਖਰਾਬ ਨੇ ਇਹ ਸਮਾਜ ਨੂੰ ਖਰਾਬ ਕਰਨ ਵਾਲੇ ਨੇ ਬੇਕਾਰ ਇਹ ਉਲਟੇਰਾ ਪਾਉਣ ਵਾਲੇ ਨੇ ਸੰਸਾਰ ਨੂੰ ਇਹ ਸਾਰੇ ਵਕਾਰੀ ਨੇ ਵਕਾਰ ਪੈ ਇਹ ਉਤਲੀ ਫੌਜ ਨੇ ਜਦ ਦੇ ਜਮ ਇਹ ਇਹੀ ਜਮ ਕੇ ਦੂਤ ਨੇ ਇਹ ਸਾਰੇ ਜਮ ਕੇ ਦੂਤ ਨੇ ਸਰਕਾਰ ਤੋਂ ਵਿਰੁੱਧ ਨੇ ਇਹ ਸਾਰੇ ਸਰਕਾਰ ਇੱਥੇ ਵੀ ਨਹੀਂ ਇਹਨਾਂ ਨੂੰ ਜਗਾ ਸਮਝਦੀ ਸਰਕਾਰ ਕਿੰਨਾ ਸਮਝਦੀ ਇਹਨਾਂ ਨੂੰ ਬਸ ਜਿਹੜੇ ਉਹ ਉੱਥੇ ਦੀ ਸਰਕਾਰ ਹੈ ਸੱਚੀ ਝੂਠੀ ਸਰਕਾਰ ਬਣੀ ਇਹਨਾਂ ਨੂੰ ਫਿਰ ਚੰਗਾ ਸਮਝਦੀ ਸੱਚੀ ਨੇ ਤਾਂ ਕੀ ਸਮਝਣਾ ਖਰਾਬਾ ਬੇਕਾਰ ਇੱਕ ਹੁੰਦਾ ਖਾਏ ਚਲੇ ਐ ਥਾਉ ਇਹਨਾਂ ਵਿਕਾਈ ਕਾਰ ਇੱਕ ਹੁੰਦਾ ਕੋਲ ਪਹਿਲਾਂ ਗਿਆਨ ਇੱਥੇ ਆਉਂਦੇ ਨੇ ਮਨੁੱਖਾ ਜਨਮ ਲੈਂਦੇ ਨੇ ਖਾ ਕੇ ਚਲੇ ਜਾਂਦੇ ਨੇ ਦੋ ਹੱਥ ਝੜ ਕੇ ਚਲੇ ਜਾਂਦੇ ਨੇ ਕਮਾਉਂਦੇ ਕੁਝ ਨਹੀਂ ਜਿਹੜਾ ਪਿਛਲਾ ਉਹ ਖਾ ਕੇ ਚਲੇ ਜਾਂਦੇ ਨੇ ਇਹਨਾਂ ਵਿਕਾਈ ਇਹਨਾਂ ਦੇ ਵਿੱਚ ਇਹਨਾਂ ਜਨੇ ਖਰਾਬਾ ਬੇਕਾਰਾਂ ਥੋੜਾ ਬਹੁਤਾ ਕਿੰਨਾ ਪੜਿਆ ਨਾ ਹੋ ਇਹ ਗਿਆਨਵਾਨ ਹੁੰਦੇ ਨੇ ਤਾਂ ਇਹ ਕੰਮ ਕਰਦੇ ਨੇ ਚੋਰੀ ਹਰੇ ਆਦਮੀ ਨਹੀਂ ਕਰ ਸਕਦਾ ਸਰਕਾਰ ਦਾ ਡਰ ਹੈ ਡਾਕਾ ਹਰੇ ਆਦਮੀ ਨਹੀਂ ਮਾਰ ਸਕਦਾ ਠੱਗੀ ਹਰੇ ਆਦਮੀ ਨਹੀਂ ਕਰ ਸਕਦਾ ਤਾਂ ਸਰਕਾਰ ਦਾ ਭੈ ਨਾ ਰਹੇ ਉਹੀ ਕਰਦਾ ਇਹਨਾਂ ਕੋ ਗਿਆਨ ਹੁੰਦਾ ਕਾਫੀ ਹੱਦ ਤੱਕ ਨਿਰਭੈ ਹੁੰਦੇ ਨੇ ਦੇਖੀ ਜਾਓ ਜਿਹੜਾ ਕੁਝ ਹੋ ਅਕਲ ਵਾਲੇ ਹੁੰਦੇ ਨੇ ਅਕਲ ਦੇ ਬਿਨਾਂ ਨਾ ਚੋਰੀ ਹੋਵੇ ਨਾ ਠੱਗੀ ਵੱਜੇ ਆਮ ਲੋਕਾਂ ਨਾਲ ਅਕਲ ਵਾਲੇ ਹੁੰਦੇ ਨੇ ਸਿਆਣੇ ਹੁੰਦੇ ਤਾਂ ਹੀ ਪਰਪੰਚ ਰਾਜ ਕੇ ਬਹਿ ਜਾਂਦੇ ਨੇ ਸਰਕਾਰ ਦਾ ਭੈ ਨਾ ਬਣਨਾ ਸ਼ਰੀਫ ਆਦਮੀ ਤੋਂ ਵੀ ਡਰਦਾ ਇਹਨਾਂ ਡਰ ਨਹੀਂ ਹੁੰਦਾ ਜਿਹਨੇ ਲਾਤੀ ਲੋਈ ਕੀ ਕਰੂ ਕੋਈ ਕੀ ਕਰ ਲੋ ਜਲ ਥਲ ਜੀਆਂ ਪੁਨੀਆਂ ਲੋਆ ਆਕਾਰਾ ਆਕਾਰ ਜਲ ਵਿੱਚ ਥਲ ਵਿੱਚ ਜੀ ਨੇ ਸਾਰੇ ਪੁਰੀਆਂ ਨੇ ਇੱਥੇ ਧਰਤੀਆਂ ਅਲੱਗ-ਅਲੱਗ ਨੇ ਲੋਹਾ ਸਾਰੀ ਜਗ੍ਹਾ ਲੋ ਹੈ ਆਤਮਾ ਹੈ ਆਕਾਰਾ ਆਕਾਰ ਆਕਾਰ ਨੇ ਸਾਰਿਆਂ ਦੇ ਉਹ ਜੇ ਆਖੇ ਸੋ ਤੁਸੀਂ ਜਾਣਾ ਤਿਨਾ ਵਿਕਾਰੀ ਤੇਰੀ ਸਾਥ ਉਹ ਜੋ ਆਖੇ ਸੋ ਜਾਣਾ ਉਹ ਜਿਹੜੇ ਜੀ ਨੇ ਕਿਤੇ ਵੀ ਨੇ ਚਾਹੇ ਜੋ ਅੰਦਰੋਂ ਬੋਲਦੇ ਨੇ ਸਾਰਾ ਤੂੰ ਜਾਣਦਾ ਉਹ ਬਿਨਾ ਬੋਲੇ ਤੇ ਜਾਣਦਾ ਮੱਛੀ ਦੀ ਆਵਾਜ਼ ਨੂੰ ਵੀ ਜਾਣਦਾ ਮੱਛਰ ਦੀ ਆਵਾਜ਼ ਨੂੰ ਵੀ ਜਾਣਦਾ ਸਭ ਨੂੰ ਦੱਸਣਾ ਉਹਨਾਂ ਵੀ ਤੇਰੀ ਸਾਥ ਉਹਨਾਂ ਨੂੰ ਵੀ ਤੇਰਾ ਪਤਾ ਐ ਨਹੀਂ ਵੀ ਤੂੰ ਜਾਣਦਾ ਤੈਨੂੰ ਭੁੱਲੇ ਹੋਏ ਨੇ ਉਹ ਤੈਨੂੰ ਜਾਣਦੇ ਨੇ ਉਹਨਾਂ ਨੂੰ ਜਾਣਦੇ ਉਹ ਤੇਰੇ ਨਾਲ ਜੁੜੇ ਨੇ ਤੂੰ ਉਹਨਾਂ ਨਾਲ ਜੁੜਿਆ ਹੋਇਆ ਸਿਰਫ ਆਦਮੀ ਭੁੱਲ ਗਿਆ ਆਦਮੀ ਤੇ ਸਵਾਲ ਸਭ ਦੇਖਣਾ ਤੂੰ ਉਹਨਾਂ ਨੂੰ ਜਾਣਦਾ ਨਾ ਤੇਰਾ ਪੈਦਾ ਕੀਤਾ ਉਹ ਤੈਨੂੰ ਵੀ ਜਾਣਦੇ ਨੇ ਨਾ ਕਹੀ ਵੀ ਨਹੀਂ ਜਾਣਦੇ ਇਹਨਾਂ ਵੀ ਤੇਰੀ ਸਾਹ ਉਹਨਾਂ ਨੂੰ ਵੀ ਤੇਰਾ ਪਤਾ ਸਾਡੇ ਪਿੱਛੇ ਕੋਈ ਹੈ ਸਾਡੇ ਪਿੱਛੇ ਤੂੰ ਹੈ ਉਹਨਾਂ ਨੂੰ ਵੀ ਪਤਾ ਤੇ ਤੋਂ ਹੀ ਮੰਗਦੇ ਨੇ ਓਹੋ ਹਾਂ ਨਾਨਕ ਭਗਤਾਂ ਭੁਖ ਸਲਾਹਣ ਸੱਚ ਨਾਮ ਅਧਾਰ ਨਾਨਕ ਭਗਤਾਂ ਭੁੱਖ ਸਲਾਹਣ ਹੁਣ ਇਹ ਗੱਲ ਨਾਨਕ ਨੂੰ ਕਿਹਨੇ ਦੱਸੀ ਕਿਤੇ ਨਾ ਵੀ ਤੇਰੀ ਸਾਲ ਮੱਛਰ ਨੇ ਬੋਲ ਕੇ ਦੱਸਿਆ ਬਸ ਘਟ ਘਟ ਮੈਂ ਹਰ ਜੂ ਬਸਾ ਸੰਤਨ ਕਰੋ ਘਾਟਾ ਨਾ ਉੱਥੇ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਕਹਿੰਦਾ ਭਗਤਾਂ ਨੂੰ ਕੇਵਲ ਤੇਰੀ ਸਲਾਹ ਤੇਰੀ ਸਿਫਤ ਸਲਾਹ ਦੀ ਭੁੱਖ ਹੁੰਦੀ ਹੋਰ ਨਹੀਂ ਕੁਝ ਭੁੱਖ ਸਦਾ ਆਨੰਦ ਰਹੇ ਤੇ ਰਾਤੀ ਗੁਣਵਤਿਆਂ ਪਾਸ਼ਾ ਸਦਾ ਇਸ ਕਰਕੇ ਸਦਾ ਆਨੰਦ ਵੀ ਰਹਿਣਾ ਨੇ ਰਜੇ ਰਹਿਣਾ ਨੇ ਹੋਰ ਭੁੱਖ ਕੋਈ ਨਹੀਂ ਮਾਇਆ ਦੀ ਭੁੱਖ ਵਾਲਾ ਕਦੇ ਆਨੰਦ ਹੁੰਦਾ ਹੀ ਨਹੀਂ ਜਿਹਦੇ ਅੰਦਰ ਮਾਇਆ ਦੀ ਭੁੱਖ ਹੈ ਉਹਦੇ ਦੀ ਭੁੱਖ ਹੈ ਵਡਿਆਈ ਦੀ ਭੁੱਖ ਹੈ ਕਦੇ ਵੀ ਆਨੰਦ ਆਪਣੀ ਜ਼ਿੰਦਗੀ ਹੋਏ ਨਹੀਂ ਸਕਦਾ ਭਗਤਾਂ ਨੂੰ ਸਿਰਫ ਸਲਾਹ ਤੇਰੀ ਸਲਾਹ ਦੀ ਭੁੱਖ ਹੈ ਤੇਰੀ ਵਡਿਆਈ ਦੀ ਭੁੱਖ ਹੈ ਇਸ ਕਰਕੇ ਦਿਲ ਰਾਤ ਤੋਂ ਆਨੰਦ ਅਵਸਥਾ ਚ ਰਹਿੰਦੇ ਸਦਾ ਅਨੰਦ ਰਹਿਣ ਦੇ ਲਾਗੇ ਗੁਣਵੰਤਿਆਂ ਪਾਸ ਗੁਣਵੰਤੇ ਜਿਹੜੇ ਨੇ ਉਹਨਾਂ ਦੇ ਪੈਰਾਂ ਦੀ ਧੂੜ ਧੂੜ ਬਣ ਕੇ ਰਹਿੰਦੇ ਉਹਨਾਂ ਦੇ ਚੜਨਾਂ ਦੀ ਧੂੜ ਬਣ ਕੇ ਰਹਿੰਦੇ ਉਹਨਾਂ ਦੇ ਗਿਆਨ ਦੀ ਧੂੜ ਬਣ ਕੇ ਰਹਿੰਦੇ ਗੁਣਵੰਤਿਆਂ ਪਾਸ਼ਾ ਹਾਂ ਗੁਣਵੰਤਿਆਂ ਦੇ ਜਿਹੜੇ ਮਾਰਗ ਹੈ ਗੁਣਵੰਤਿਆਂ ਦਾ ਉਹਦੇ ਇੱਛਾ ਰਹਿੰਦੀ ਹੋ ਉਹਦੇ ਗਿਆਨ ਦੀ ਇੱਛਾ ਰਹਿੰਦੀ ਉਹਨਾਂ ਦੀ ਗੁਣਵੰਤਿਆਂ ਦਾ ਜਿਹੜਾ ਮਾਰਗ ਹੈ ਜਿਹੜੇ ਮਾਰਗ ਤੇ ਚੱਲ ਕੇ ਗੁਣ ਪੱਤਾ ਬੜੀਦਾ ਉਸ ਮਾਰਗ ਤੇ ਗਿਆਨ ਦੀ ਧੂੜ ਦੀ ਇੱਛਾ ਰਹਿੰਦੀ ਹੈ ਉਹਨਾਂ ਗਿਆਨ ਦੀ ਇੱਛਾ ਰਹਿੰਦੀ ਉਪਦੇਸ਼ ਦੀ ਇੱਛਾ ਰਹਿੰਦੀ ਇਹ ਭੁੱਖ ਰਹਿੰਦੀ ਹੋਰ ਭੁੱਖ ਨਹੀਂ ਕੋਈ ਰਹਿੰਦੀ